ਇੱਕ ਦੂ ਜੀਵੋਂ ਲੱਖ ਹੋਵੇਂ ਲੱਖ ਹੋਵੇਂ ਲੱਖ ਵੀਸ ਇਹ ਜਿਹੜਾ ਹੁਣ ਪ੍ਰਕਾਰ ਸ਼ੁਰੂ ਕੀਤਾ ਹੈ ਇਹ ਪੌੜੀ ਵਿੱਚ ਇਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਨਾਮ ਮੂੰਹ ਨਾਲ ਜਪਦੇ ਨੇ ਮਾਲਾ ਲੈ ਕੇ ਜਪਦੇ ਨੇ ਰਟਣ ਯੋਗ ਕਰਦੇ ਨੇ ਸਾਡੇ ਵੀ ਉਹ ਵੈਗਰੂ ਵੈਗਰੂ ਵਾਲੇ ਹੈਗੇ ਨੇ ਕਈ ਸੰਤ ਦਿੰਦੇ ਨੇ ਮਾਲਾ ਨਾਲ ਸ਼ਬਦ ਪੜੋ ਦੁਬਾਰਾ ਦੁਬਾਰਾ ਪੜੋ ਇਹ ਉਹਨਾਂ ਦੇ ਅੱਗੇ ਹੋ ਰਿਹਾ ਸੀ ਪਹਿਲਾਂ ਇਹ ਇੱਕ ਸਖੀ ਹੈ ਸ਼ੇਸ਼ਨਾਗ ਵਾਲੀ ਜਿਹੜੀ ਪਰਸੋਂ ਚੌਥੇ ਆਪਾਂ ਗੱਲ ਕੀਤੀ ਸੀ ਸ਼ੇਸ਼ਨਾਗ ਨੂੰ ਕਿਹਾ ਵੀ ਤੂੰ ਜ਼ਮੀਨ ਵਿਸ਼ਨੂੰ ਨੂੰ ਕਿਹਾ ਸ਼ਿਵਜੀ ਨੇ ਭਾਈ ਇਹਨੂੰ ਕਹੋ ਵਿਸ਼ਨੂੰ ਨੂੰ ਆਪਣੇ ਚੇਲਿਆਂ ਨੂੰ ਕਿਹਾ ਵੀ ਇੰਨਾ ਜਰ ਬੜੋ ਦੇ ਸੱਤੇ ਅਸੀਂ ਧਰਤੀ ਸੰਭ ਕੇ ਰੱਖੀ ਹੈ ਹੁਣ ਤੂੰ ਆਪਣੇ ਕਿਸੇ ਚੇਲੇ ਨੂੰ ਧਰਤੀ ਚਕਾ ਬਰਾਬਰੀ ਦਾ ਤੂੰ ਇਹ ਨਹੀਂ ਕਰਦਾ ਤੂੰ ਵੀ ਤਾਂ ਉਹ ਕਰਾਮਾਤ ਆਪਣੀ ਦਿਖਾ ਚੱਕ ਧਰਤੀ ਨੂੰ ਕੌਣ ਚੱਕਦਾ ਤੇਰਾ ਮੇਰੇ ਬੋਲ ਦੇ ਨਾ ਚ ਚੱਕ ਕੇ ਰੱਖੀ ਹੈ ਹੁਣ ਬੋਲ ਦੀ ਸਵਾਰੀ ਕਰਦਾ ਸ਼ਿਵ ਦਿਖਾਇਆ ਨਾ ਪਰ ਹੁਣ ਜਿਹੜਾ ਵਿਸ਼ਨੂੰ ਉਹ ਨਾਲ ਦੀ ਸਵਾਰੀ ਕਰਦਾ ਜਿਵੇਂ ਪ੍ਰਾਣਾ ਦੇ ਵਿੱਚ ਕਥਾ ਹੈ ਖੈਰ ਇਹਦੇ ਵਿੱਚ ਬੈਕਗ੍ਰਾਉਂਡ ਤਾਂ ਨਹੀਂ ਹੋਰ ਕੁਝ ਹੈ ਜਿਹਨੂੰ ਵਿਚਾਰੀਏ ਫਿਰ ਤਾਂ ਹੋਰ ਕੁਝ ਹੈ ਪਰ ਮੌਕੇ ਤੇ ਜੋ ਗੱਲ ਹੈ ਜਿਵੇਂ ਅਰਥੇ ਨੇ ਬਣਾ ਲੈ ਸਿੱਧੇ ਜਿਵੇਂ ਹੁਣ ਬਣਾਏ ਹੋਏ ਨੇ ਉਹਨਾਂ ਲੋਕਾਂ ਨੇ ਧੋਖਾ ਖਾਦਾ ਜੇ ਤਾਂ ਇਹਨੂੰ ਵਿਚਾਰ ਦੇ ਫਿਰ ਤਾਂ ਧੋਖੇ ਤੋਂ ਬਾਜੂ ਗੁਰਬਾਣੀ ਨੇ ਤਾਂ ਵਿਚਾਰ ਲਈ ਨਾ ਕਥਾ ਬਾਚ ਲਈਏ ਬਾਚ ਕੇ ਇਹਨੂੰ ਬੁਝ ਲਿਆ ਗੱਲ ਕੀ ਹੈ ਜਿਨ੍ਹਾਂ ਨੇ ਬਾਚੀ ਨਹੀਂ ਬੁਝੀ ਨਹੀਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵਿਸ਼ਨੂੰ ਨੇ ਕਿਹਾ ਸ਼ੇਸ਼ ਨਾਲ ਨੂੰ ਵੀ ਭਾਈ ਐਂ ਕਰ ਹੁਣ ਤੂੰ ਮੇਰਾ ਭਾਰ ਵੀ ਤਾਂ ਚੱਕਦਾ ਤੂੰ ਜ਼ਮੀਨ ਨੂੰ ਦੇ ਥੱਲੇ ਦੇ ਸਕ ਕਹਿੰਦਾ ਮੈਂ ਸੱਪ ਮੇਰੇ ਜੇ ਨਹੀਂ ਤਾਕਤ ਕਿੱਥੇ ਕਹਿੰਦੇ ਤਾਕਤ ਤਾਂ ਤੈਨੂੰ ਨਾਮ ਤੇ ਮਿਲਦੀ ਹੈ ਮੇਰਾ ਨਾਮ ਜਪ ਤੋਂ ਉਚਾਰਨ ਕਰ ਮੇਰਾ ਨਾਮ ਜਪ ਕਹਿੰਦਾ ਕਿੰਨਾ ਕਿ ਜਰ ਵੀ ਜਦ ਮੇਰੇ ਨਾਮ ਮੁੱਕ ਜਾਣਗੇ ਮੇਰੇ ਨਾਮ ਜਪਦਾ ਰਹਿ ਜਿੱਦਣ ਤੂੰ ਜਪ ਕੇ ਮੇਰੇ ਨਾਮ ਖਤਮ ਕਰ ਦੇਗਾ ਉਦੋਂ ਅਸੀਂ ਫੜ ਲਾਂਗੇ ਤੇ ਧਰਤੀ ਮੈਂ ਕਿਸੇ ਹੋਰ ਨੂੰ ਚੁਕਾ ਇਹ ਕਥਾ ਹੈ ਉਹਦੇ ਬੈਕਗ੍ਰਾਉਂਡ ਲੈ ਕੇ ਗੱਲ ਪੌੜੀ ਲਿਖੀ ਹੋਈ ਹੈ ਹਰ ਪਿਛਲੇ ਧਰਮਾਂ ਦੀ ਕੁਝ ਬੈਕਗ੍ਰਾਉਂਡ ਦੇ ਉੱਤੇ ਕੁਝ ਟਿੱਪਣੀਆਂ ਨੇ ਗੁਰਬਾਣੀ ਦੀਆਂ ਉਹ ਲੋਕਾਂ ਨੇ ਉਹਨੂੰ ਬਿਨਾਂ ਵਿਚਾਰੇ ਕਥਾ ਨੂੰ ਕੁਝ ਇੱਕ ਧਰਮ ਬਣਾ ਲਿਆ ਪੁਰੇੜਾ ਕੱਢ ਲਿਆ ਉਸ ਰਾਹ ਨੂੰ ਕੰਡੈਮ ਕਰਨ ਵਾਸਤੇ ਉਹੀ ਕਥਾ ਵਰਤੀ ਹੈ ਉਹੀ ਜੁਗਤੀ ਵਰਤੀ ਤੇ ਉਹ ਕਹਿੰਦੇ ਨੇ 1000 ਜੀਵ ਹੈ ਸ਼ੇਸ਼ ਨਾਗ ਦੀ ਕੋਈ 10000 ਕਹਿੰਦਾ ਕੋਈ 1000 ਚਲੋ ਕਿੰਨੀਆਂ ਹੋਈ ਆਪਾਂ ਨੂੰ ਇਹ ਕੀ ਹੈ ਉਹ ਤਾਂ ਕਹਿੰਦੇ ਲੱਖ ਹੋਵੇ ਲੱਖ 20 ਗੁਰਬਾਣੀ ਨੇ ਤਾਂ ਕਹਿੰਦਾ ਲੱਖ ਹੋਵੇ 20 20 ਗੁਣਾ 20 ਲੱਖ ਹੋਵੇ ਚਾਹੇ ਜੀ ਕੋਈ ਫਰਕ ਨਹੀਂ ਪੈਂਦਾ ਇਹਦਾ ਹਾਂ ਇੱਕ ਦੋ ਜੀਵੋ ਲੱਖ ਹੋਏ ਉਹ ਕਹਿੰਦੇ ਉਹਦੀ 1000 ਜੀਵ ਹੈ ਕਿੱਥੇ ਲਿਖਿਆ 10000 ਜੀਵ ਹੈ ਚਲੋ ਕੋਈ ਨਹੀਂ ਕਿੰਨੀ ਹੋਈ ਇਹਦੇ 'ਚ ਕੋਈ ਰੌਲਾ ਨਹੀਂ ਜਿਹੜੀ ਗੱਲੇ ਹੀ ਬੇਸਲੈਸ ਹੈ ਉਹਦੇ ਤੇ ਕੋਈ ਬਹੁਤਾ ਉਹ ਕਰਨ ਦੀ ਲੋੜ ਨਹੀਂ ਹੁੰਦੀ ਜੋ ਸੱਚ ਹੈ ਹੀ ਨਹੀਂ ਜਿਵੇਂ ਕਿਸੇ ਨੇ ਸਮਝਿਆ ਉਹ ਲਿਖ ਦਿੱਤੀ ਇਸ ਕਰਕੇ ਭਗਤ ਪ੍ਰਾਣ ਦੀਆਂ ਕਥਾਵਾਂ ਲਈਏ ਉਹਨਾਂ 'ਚ ਦੂਏ ਪ੍ਰਾਣਾਂ ਦੀਆਂ ਕਥਾਵਾਂ 'ਚ ਬਹੁਤ ਫਰਕ ਹੁੰਦਾ ਡਿਫਰੈਂਸ ਹੁੰਦਾ ਵਿਦਵਾਨਾਂ ਨੇ ਅਰਥਾਇਆ ਜਿਵੇਂ ਕਿਸੇ ਨੇ ਅਰਥਾ ਜਿਵੇਂ ਆਪਣੇ ਟੀਕੇ ਨੇ ਇਹਦੇ ਬਾਣੀ ਦੇ ਟੀਕੇ ਆਪਸ ਵਿੱਚ ਹੀ ਨਹੀਂ ਮਿਲਦੇ ਐਵੇਂ ਇਹ ਚੀਜ਼ਾਂ ਨਹੀਂ ਮਿਲਦੀਆਂ ਉਸ ਵਿੱਚ ਉਹ ਵੀ ਵਿਦਵਾਨ ਸੀ ਉਹ ਜੀ ਨਾਮ ਉਹਨੂੰ ਚਕਾਤੀ ਧਰਤੀ ਉਹ ਨਾਮ ਜਪਣਾ ਉਹ ਕਹਿੰਦਾ ਵੀ ਇੱਕ ਮੂੰਹ ਨਾਲ ਇੱਕ ਜੀਵ ਨਾਲ ਮੈਂ ਤੇਰਾ ਵੱਖਰਾ ਵੱਖਰਾ ਨਾਮ ਲੋ ਹਰੇ ਜੀਵ ਨਾਲ ਜੇ ਮੇਰੇ ਹਜ਼ਾਰ ਜੀਵ ਹੈ ਹਜ਼ਾਰ ਨੂੰ ਇਕੱਠਾ ਹੀ ਲੈਤਾ ਵੇਖ ਕੇ ਬਾਅਦ ਇਹ ਸ਼ਰਤ ਹੈ ਮੇਰੀ ਜੇ ਤੂੰ ਕਹੇ ਸਾਰੇ ਜੀਵਾਂ ਨਾਲ ਕੋ ਨਾ ਹੈ ਫਿਰ ਤਾਂ ਜ਼ਿਆਦਾ ਦੇਰ ਲੱਗੂ ਮੇਰੀ ਹਜ਼ਾਰ ਗੁਣਾ ਟਾਈਮ ਲੱਗੂਗਾ ਇਹ 10000 ਗੁਣਾ ਟਾਈਮ ਲੱਗੂਗਾ ਉਹ ਕਹਿੰਦੇ ਤੂੰ ਚਲੋ ਇੱਕ ਕੱਲਾ ਕੱਲਾ ਹੀ ਲੈ ਜੀ ਕੋਈ ਫਰਕ ਨਹੀਂ ਪੈਂਦਾ ਉਹਨੂੰ ਧਰਤੀ ਚ ਕਰਤੀ ਕਹਿੰਦੇ ਜੱਡਾ ਹੀ ਨਾ ਉਹਦੇ ਲੈ ਰਿਹਾ ਤੇ ਆਡਾ ਜੀਵ ਨਾ ਆਡਾ ਨਾ ਲੈ ਰਿਹਾ ਉਹਦੇ ਸਿਰ ਤੇ ਜੋ ਧਰਤੀ ਹੈ ਨੌ ਨਹੀਂ ਮੁੱਕੇ ਉਹਦੇ ਜਿਉਂ ਜਿਉਂ ਨੌ ਜਪਦਾ ਉਹਨੂੰ ਹੋਰ ਗਿਆਨ ਹੋਈ ਜਾਂਦਾ ਤੇ ਧਰਤੀ ਦਾ ਫਿਰ ਉਹਦੇ ਉਤਰੀ ਨਾ ਨੌ ਜਪਣ ਧਰਤੀ ਦਾ ਉਹ ਤਾਂ ਸਭ ਤੋਂ ਉਤਰਿਆ ਨਾ ਧਰਤੀ ਸੱਤੇ ਰਖਾਤੀ ਉਹਦੇ ਕਹਿ ਕੇ ਵੀ ਇਹ ਮਿਲ ਜੂ ਤੈਨੂੰ ਉਤਰ ਜੂ ਤੇ ਉਤਰੀ ਤਾਂ ਹੈ ਨਾ ਹੁਣ ਤੇ ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਕੀ ਬਣੂ ਜੋ ਉਹਨੂੰ ਮਿਲਣਾ ਸੀ ਮਿਲਿਆ ਹੀ ਨਹੀਂ ਹੁਣ ਸਹੀ ਜੇ ਉਹਨੂੰ ਨਹੀਂ ਮਿਲਿਆ ਤੁਹਾਨੂੰ ਇੱਕ ਜੀਵ ਵਾਲਿਆਂ ਨੂੰ ਕੀ ਮਿਲ ਜੂ ਗੱਲ ਇਹ ਹੈ ਜਿਹਦੇ ਕੋਲ ਜੀਵ ਹੈ ਕਾ ਤੁਹਾਨੂੰ ਕੀ ਮਿਲੂਗਾ ਫਿਰ ਤੁਸੀਂ ਇੱਕ ਨਾਮ ਨੂੰ ਬਾਰ-ਬਾਰ ਜਪਦੇ ਹੋ ਇੱਕ ਨਾਮ ਨੂੰ ਬਾਰ-ਬਾਰ ਉਚਾਰਨ ਕਰਦੇ ਹੋ ਉਹ 1000 ਨੋ ਜਾਂ 10000 ਨੋ ਇੱਕ ਟਾਈਮ ਇਹ ਕਹਿ ਕੇ ਦੂਆ 10000 ਫਿਰ ਦੂਜੀ ਵਾਰ ਕਹਿੰਦਾ ਹੈ ਇਹਨੂੰ ਨਾਮ ਜਪਣਾ ਕਹਿੰਦੇ ਹੀ ਨਹੀਂ ਕਹਿਣ ਦਾ ਮਤਲਬ ਇਹ ਹੈ ਦੇਖੋ ਕਿੱਡੀ ਬੜੀ ਗੱਲ ਕਹੀ ਹੈ ਪਰ ਮੂਰਖਾਂ ਨੇ ਵੀ ਨਹੀਂ ਸਮਝੀ ਕਿਉਂ ਕਹੀ ਹੈ ਇਹਦੇ ਅਰਥ ਨਹੀਂ ਸਮਝੇ ਗੱਲ ਕੀ ਹੈ ਇਹ ਹੁਣ ਕਹੇ ਇੱਕ ਦੋ ਜੀਵੋ ਇੱਕ ਜੀਵ ਹੈ ਸਾਡੀ ਦੋ ਹੋ ਜਾਣ ਲੱਖ ਹੋਏ ਲੱਖ ਹੋ ਜਵੇ ਚਾਹੇ ਲੱਖ 20 20 ਲੱਖ ਹੋ ਜਵੇ ਲੱਖ ਲੱਖ ਕਿਹੜਾ ਆਖੀਏ ਇੱਕ ਜੀਵ ਨਾਲ ਲੱਖ ਲੱਖ ਵਾਰ ਤੇਰਾ ਨੋ ਜਾਣ ਕਰੀਏ ਇੱਕ ਨਾਮ ਜਗਦੀਸ਼ ਜਗਦੀਸ਼ ਦਾ ਨਾਮ ਇੱਕੋ ਹੀ ਨਾਮ ਜਗਦੀਸ਼ ਦਾ ਲੱਖ ਲੱਖ ਵਾਰ ਉਚਾਰਨ ਕਰੀਏ ਇਕੱਠਾ ਲੱਖ ਉਚਾਰਨ ਕਰ ਲੈਣਾ ਨਾ ਇਹ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਏ 21 ਇਹ ਤਰ੍ਹਾਂ ਹੈ ਪਤ ਪਵੜੀਆਂ ਚੜੀਆਂ ਹੋਏ 21 ਇਹ ਤਰ੍ਹਾਂ ਦੀਆਂ ਜਿਹੜੀਆਂ ਪੌੜੀਆਂ ਨੇ ਚੜ ਕੇ ਜੇ ਕੋਈ ਇੱਕ ਹੋਣਾ ਚਾਹਵੇ ਤਾਂ ਚਿੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਹੀ ਰੀਸ ਇਹ ਕੀੜਿਆਂ ਨੇ ਰੀਸ ਕਰ ਲਈ ਆਕਾਸ਼ ਬਣੀ ਆਕਾਸ਼ ਦੀ ਗੱਲਾਂ ਸੁਣ ਕੇ ਇਹ ਇਦਾਂ ਨਹੀਂ ਹੋ ਸਕਦਾ ਇਹ ਕੀਟ ਦੀ ਰੀਸ ਹੈ ਕੀੜੇ ਨੇ ਰੀਸ ਕਰ ਲਈ ਇਹ ਇਹ ਰਸਤਾ ਨਹੀਂ ਹੈ ਰਸਤਾ ਗਿਆਨ ਮਾਰਗ ਗਿਆਨ ਦਾ ਇਹ ਰਸਤਾ ਨਹੀਂ ਹੈ ਮਨ ਦੇ ਵਿੱਚੋਂ ਪਰਮ ਨਹੀਂ ਜਾਣਾ ਇਸ ਤਰੀਕੇ ਨਾਲ ਜਨਮ ਭਰਮ ਦੇ ਕਾਰਨ ਹੁੰਦਾ ਹੈ ਜਨਮ ਦਾ ਕਾਰਨ ਭਰਮ ਕਰਮ ਜਨਮ ਦਾ ਕਾਰਨ ਨਹੀਂ ਜਿਹੜੇ ਜਨਮ ਦਾ ਕਾਰਨ ਪਰ ਕਰਮ ਨੂੰ ਜਨਮ ਦਾ ਕਾਰਨ ਮੰਨਦੇ ਨੇ ਉਹਨਾਂ ਦੀ ਬੁੱਧ ਵਿਦਵਾਨਾਂ ਵਾਲੀ ਹੈ ਉਹਨਾਂ ਨੂੰ ਇਹ ਸਮਝ ਲੈਣਾ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਰਮ ਤਾਂ ਜਨਮ ਤੋਂ ਬਾਅਦ ਕਰਦਾ ਆਦਮੀ ਸਰੀਰ ਮਿਲੇ ਤੋਂ ਸਰੀਰ ਇਹ ਕਿਉਂ ਮਿਲਿਆ ਸਰੀਰ ਮਿਲਣਾ ਹੀ ਤਾਂ ਅਪਰਾਧ ਹੈ ਸਰੀਰ ਮਿਲਣਾ ਹੀ ਤਾਂ ਸਜ਼ਾ ਹੈ ਸਰੀਰ ਕਿਉਂ ਮਿਲਿਆ ਉਹ ਕਿਹੜਾ ਅਪਰਾਧ ਕੀਤਾ ਸੀ ਜੇਲ੍ਹ 'ਚ ਕਿਉਂ ਆਇਆ ਰਸੌਲੀ 'ਚ ਕਿਉਂ ਤੱਕ ਦਿੱਤਾ ਕਰਮ ਤਾਂ ਰਸੌਲੀ 'ਚ ਕਰਦਾ ਜੋ ਕਰਦਾ ਉਹ ਰਸੌਲੀ 'ਚ ਕਿਉਂ ਤੱਕ ਦਿੱਤਾ ਇਹਨੂੰ ਰਸੌਲੀ 'ਚ ਤੱਕਣਾ ਹੀ ਦਾ ਇਹਦਾ ਵਿਸਤਾਰੇ ਵਿੱਚ ਕਿਉਂ ਛੱਡ ਦਿੱਤਾ ਇਹਨੂੰ ਕਿਉਂ ਕਹਤਾ ਵੀ ਉਧਰ ਚੱਲ ਤੂੰ ਦੂਏ ਪਾਸੇ ਕਰਮ ਤਾਂ ਉਹ ਇੱਥੇ ਕਰਦਾ ਹੈ ਸਰੀਰ ਤੋਂ ਬਾਅਦ ਇਹ ਕਰਮ ਕਰੂਗਾ ਉਦੋਂ ਸਰੀਰ ਨਹੀਂ ਸੀ ਇਹਦੇ ਕੋਲ ਉਹ ਸਰੀਰ ਕਿੱਥੇ ਸੀ ਉਦੋਂ ਨਿਰਾਕਾਰ ਸੀ ਉਹ ਜਲਤੇ ਤੇਰੇ ਭਵਨ ਸਾਜਿਆ ਤੇਰੇ ਭਵਨ ਦਾ ਬਾਅਦ ਦੇ ਵਿੱਚ ਸਾਜਿਆ ਜੂਨ ਦਾ ਨੂੰ ਬਾਅਦ ਚ ਮਿਲ ਗਿਆ ਜੂਨ ਮਿਲੀ ਹੈ ਨੂੰ ਜੂਨਾ ਮਿਲੀਆਂ ਨੇ ਇਹਨੂੰ ਡਿਵੈਲਪਮੈਂਟ ਵਾਸਤੇ ਬੁੱਧ ਦਾ ਵਿਕਾਸ ਕਰਨ ਵਾਸਤੇ ਭਰਮ ਦਾ ਨਾਸ਼ ਕਰਨ ਵਾਸਤੇ ਜੋਨ ਮਿਲੀਆਂ ਨੇ ਉਹ ਜੂਨ ਤਾਂ ਭਰਮ ਦਾ ਨਾਸ਼ ਕਰਨ ਵਾਸਤੇ ਮਿਲੀ ਹੈ ਪਰ ਜੂਨ ਮਿਲੀ ਕਿਉਂ ਸਵਾਲ ਹੈ ਕਰਮ ਦਾ ਨਾਲ ਕਿਸ ਸੰਬੰਧ ਹੋਇਆ ਕਰਮ ਕਿੱਥੋਂ ਆਇਆ ਸੀ ਉਹ ਜਾਂ ਸਰੀਰ ਹੈ ਜਿਸ ਕਰਮ ਕਿੱਥੋਂ ਆਇਆ ਸੀ ਇੱਥੋਂ ਪਤਾ ਲੱਗਦਾ ਉਹਨਾਂ ਦੀ ਕਿੰਨੀ ਕੁ ਬੁੱਧੀ ਹੈ ਇਹ ਵਿਦਵਾਨ ਨੇ ਵਿਦਵਾਨਾਂ ਦੇ ਚੇਲੇ ਨੇ ਜਿੰਨੇ ਸੰਤ ਨੇ ਜਿਆਦਾ ਵਿਦਵਾਨ ਨੇ ਜਾਂ ਵਿਦਵਾਨਾਂ ਦੇ ਚੇਲੇ ਨੇ ਜਿਹੜਾ ਆਦਮੀ ਗ੍ਰੰਥ ਪੜ੍ਹ ਕੇ ਬੋਲਦਾ ਮਹਿਲ ਉਹ ਵਿਦਵਾਨ ਹੁੰਦਾ ਉਹ ਗ੍ਰੰਥ ਪੜ੍ਹਦੇ ਨੇ ਬੋਲਦੇ ਨੇ ਬੱਚਾ ਵੀ ਬੋਲ ਦੂ ਬੱਚਾ ਪੜ੍ਹਨ ਲੱਗ ਜਾਵੇ ਬਚਪਨ ਤੇ ਗ੍ਰੰਥ ਪੜ੍ਹਨਾ ਬੋਲਣ ਲੱਗ ਜੂਗਾ ਸਹੀ ਤੇ ਹਾਂ ਬੋਲਣ ਦੀ ਕਲਾ ਹੁੰਦੀ ਹੈ ਕਈ ਆਦਮੀ ਕੋਲ ਹਰ ਕਿਸੇ ਕੋਲ ਨਹੀਂ ਹੁੰਦੀ ਕੋਈ ਐਸੀ ਨਵੀਂ ਗੱਲ ਨਹੀਂ ਦੱਸ ਰਹੇ ਜਿਹੜੀ ਗ੍ਰੰਥਾਂ 'ਚ ਲਿਖੀ ਹੋਈ ਨਾ ਹੋਵੇ ਜਿਹੜਾ ਨਵੀਂ ਗੱਲ ਨਹੀਂ ਦੱਸਦਾ ਖੋਜੀ ਹੋਣੀ ਹੈ ਖੋਜੀ ਹਮੇਸ਼ਾ ਨਵੀਂ ਗੱਲ ਦੱਸਦਾ ਹੁੰਦਾ ਖੋਜੀ ਉਪਜਰ ਬਾਦੀ ਬਿਨਸਰ ਹਰ ਹਰ ਗੁਰ ਕਰਤਾਰਾ ਖੋਜੀ ਦਾ ਪਰਮਨਾਸ ਹੁੰਦਾ ਖੋਜੀ ਦੀ ਖੋਜ ਦੂਜੇ ਦਾ ਪਰਮਨਾਸ ਕਰੂਗੀ ਜਿਹੜੇ ਗ੍ਰੰਥ ਪੜ੍ਹ ਕੇ ਬੋਲਦੇ ਨੇ ਬ੍ਰਹਮ ਗਿਆਨੀ ਨਹੀਂ ਪਰਮ ਗਿਆਨੀ ਨੇ ਉਹ ਉਹ ਤਾਂ ਪਰਮ ਗਿਆਨੀ ਨੇ ਵਿਦਵਾਨਾਂ ਦੇ ਲਿਖੇ ਗ੍ਰੰਥ ਨੇ ਜਿੱਥੇ ਤੱਕ ਵਿਦਿਆ ਹੈ ਵਿਦਵਾਨ ਕੌਣ ਹੁੰਦਾ ਜਿਹੜਾ ਕ੍ਰਿਸ਼ਨ ਨੂੰ ਭਗਵਾਨ ਵੀ ਮੰਨਦਾ ਕ੍ਰਿਸ਼ਨ ਦਾ ਪਿਓ ਵੀ ਮੰਨਦਾ ਭਗਵਾਨ ਦਾ ਜਨਮ ਹੀ ਨਹੀਂ ਹੁੰਦਾ ਰਾਮ ਦਾ ਪਿਓ ਵੀ ਮੰਨਦਾ ਹੈ ਰਾਮ ਨੂੰ ਭਗਵਾਨ ਵੀ ਮੰਨਦਾ ਭਗਵਾਨ ਤਾਂ ਕਦੇ ਜਾਂਦਾ ਹੀ ਨਹੀਂ ਜਿਹੜਾ ਜਾਂਦਾ ਭਗਵਾਨ ਹੁੰਦਾ ਹੈ ਰੱਬ ਜਨਮ ਲੈਂਦਾ ਹੈ ਇੱਕ ਪਾਸੇ ਤੁਸੀਂ ਕਹਿੰਦੇ ਰੱਬ ਜਨਮ ਨਹੀਂ ਲੈਂਦਾ ਰੱਬ ਅੱਖਾਂ ਨੂੰ ਨਹੀਂ ਦਿੰਦਾ ਦੂਏ ਪਾਸੇ ਕਹਿੰਦੇ ਆਦਮੀ ਰੱਬ ਇਹ ਅਸੀਂ ਕਹਿਣ ਲੱਗੇ ਨਾ ਅੰਕ ਨੂੰ ਯਾ ਤਾਂ ਇਹ ਕਹੋ ਜਨਮ ਲੈਂਦਾ ਰੱਬ ਅੱਖਾਂ ਨੂੰ ਦੇਣਾ ਰੱਬ ਉਧਰ ਮੰਨਦੇ ਨੇ ਪਰਮਾਸ਼ਰ ਅੱਖਾਂ ਨੂੰ ਨਹੀਂ ਦਿੰਦਾ ਜਨਮ ਨਹੀਂ ਦਿੰਦਾ ਮਰਦਾ ਨਹੀਂ ਤੇ ਜੰਮਣ ਮਰਨ ਵਾਲੇ ਨੂੰ ਰੱਬ ਬਣਾਈ ਬੈਠੇ ਹੋ ਤੁਸੀਂ ਤੇ ਵਿਦਵਾਨ ਨਹੀਂ ਹੋਰ ਕੀ ਹੋ ਬੁੱਧੀਹੀਨ ਹੈ ਉਹ ਵਿਦਵਾਨ ਤਾਂ ਹੈ ਨਹੀਂ ਵਿਦਵਾਨ ਤਾਂ ਸੀ ਜੋ ਕਿਹਾ ਸੀ ਪਹਿਲਾਂ ਸੁਣਿਆ ਸੀ ਉਸੇ ਤੇ ਕਾਇਮ ਰਹਿੰਦੇ ਵੀ ਉਹ ਭਗਵਾਨ ਚਾਹੀਦਾ ਜਿਹੜਾ ਅੱਖਾਂ ਨੂੰ ਨਹੀਂ ਦਿੰਦਾ ਦਿਖਾਓ ਕਿਤੇ ਉਹ ਤਾਂ ਰਾਮ ਅੰਦਰ ਹੈ ਸਭ ਦੇ ਇਹ ਵੀ ਮੰਦਰ ਹੈ ਰਾਮ ਸਭ ਦੇ ਅੰਦਰ ਅੰਦਰ ਵਾਲੇ ਨੇ ਵਾਰ ਕੇ ਜਨਮ ਲੈ ਲਿਆ ਬਈ ਜਦੋਂ ਨੇ ਜਨਮ ਲਿਆ ਸਾਰਿਆਂ ਦੇ ਅੰਦਰ ਉਹ ਹੈ ਨਹੀਂ ਸੀ ਐਸੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਕੋਈ ਨਹੀਂ ਹੈ ਤਾਂ ਕਬੀਰ ਕਹਿੰਦਾ ਜਦ ਦੇਖਿਆ ਬੇੜਾ ਜਰਜਰਾ ਤਾਂ ਉਤਰ ਪੜਿਓ ਫਰਕ ਕਬੀਰ ਬੇੜਾ ਜਰਜਰਾ ਫੂਟੇ 6000 ਇਹ ਤਾਂ ਹਜ਼ਾਰਾਂ ਹੀ ਛੇਕ ਨੇ ਦੇ ਵਿੱਚ ਤਾਂ ਹਜ਼ਾਰ ਜਿੱਥੇ ਤਰਕ ਕਰੋ ਤੀਰ ਮਾਰੋ ਉੱਥੇ ਛੇਕ ਹੋ ਜਾਂਦਾ ਜਿੱਥੇ ਸਵਾਲ ਕਰੋ ਉਸ ਦਾ ਜਵਾਬ ਹੈ ਨਹੀਂ ਕਿਸੇ ਮਤ ਕੋਲ ਵੀ ਜਵਾਬ ਨਹੀਂ ਹੈ ਜਨਮ ਭਰਮ ਤੋਂ ਹੁੰਦਾ ਹੈ ਭਰਮ ਦਾ ਸੰਬੰਧ ਆਤਮਾ ਨਾਲ ਹੈ ਪਰਮ ਆਤਮਾ ਨੂੰ ਹੋਣਾ ਜਿਨ ਕੇ ਮਨ ਮੈਂ ਪਰਮ ਪਰਮ ਮਨ ਵਿੱਚ ਹੁੰਦਾ ਹੈ ਕਰਮ ਸਰੀਰ ਨਾਲ ਸੰਬੰਧ ਹੈ ਕਰਮ ਦਾ ਜੋ ਸੋਚੂਗਾ ਉਹਦੇ ਮੁਤਾਬਕ ਕਰੂ ਸੋਚੂ ਉਹ ਸੋਚੂਗਾ ਮਨ ਕਰਮ ਤਾਂ ਸੋਚ ਮੁਤਾਬਕ ਹੈ ਸਾਡੇ ਸੋਚੂ ਜਾ ਜਾ ਸਰੀਰ ਹੋਊ ਬੱਚਾ ਗਰਭ ਦੇ ਵਿੱਚ ਕੋਈ ਸੋਚਦਾ ਨਹੀਂ ਕੋਈ ਕਰਮ ਨਹੀਂ ਕਰਦਾ ਗਰਭ ਚ ਕਿਉਂ ਆਇਆ ਵਿਚਾਰਾ ਨਾਲੇ ਗਰਭ ਨੂੰ ਨਰਕ ਹੋਰ ਦਾ ਦੁਆਰਾ ਕਹਿੰਦੇ ਹੋ ਉਹ ਨਰਕ ਕਿਉਂ ਪਾਤਾ ਉਹ ਕੀ ਅਪਰਾਧ ਕੀਤਾ ਸੀ ਉਹਨੇ ਪਿਛਲੇ ਜਨਮ ਵਿੱਚ ਕੀ ਉਹ ਪਿਛਲੇ ਜਨਮ ਨਹੀਂ ਪਹਿਲਾ ਜਦ ਪਾਇਆ ਜਦ ਕਿਉਂ ਪਾਇਆ ਪਿਛਲੇ ਜਨਮ ਤਾਂ ਛੱਡੋ ਤੁਸੀਂ ਪਹਿਲਾ ਜਨਮ ਸੀ ਉਹ ਕਾਦੇ ਹੋਇਆ ਪਿਛਲੇ ਜਨਮ ਵੀ ਕਰਮ ਨਾਲ ਨਹੀਂ ਹੈ ਸਮਝ ਇਹ ਵੀ ਭਰਮ ਨਾਲ ਹੈ ਜਦ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਕਰਮ ਜੋਨ ਵਿੱਚ ਜਿੰਨਾ ਚਿਰ ਮੰਨਦਾ ਮੈਂ ਕੁਝ ਕਰ ਸਕਦਾ ਉਹਨਾਂ ਚਿਰ ਇਹ ਨਹੀਂ ਮੰਨਦਾ ਹੈ ਕਿ ਪਰਮੇਸ਼ਰ ਦਾ ਕੀਤਾ ਹੀ ਸਭ ਕੁਝ ਹੋ ਰਿਹਾ ਉਹਨੂੰ ਮੰਨ ਕੇ ਮੁਕਰ ਗਿਆ ਇੱਕ ਪਾਸੇ ਮੰਨ ਗਿਆ ਕਿ ਪਰਮੇਸ਼ਰ ਦਾ ਕੀਤਾ ਹੀ ਸਭ ਕੁਝ ਹੋ ਰਿਹਾ ਹੈ ਉਹਦੇ ਹੁਕਮ ਇਹਨਾਂ ਪਤਾ ਨਹੀਂ ਚੁੱਲਦਾ ਜਦੇ ਮੁਕਰ ਗਿਆ ਕਹਿੰਦਾ ਮੈਂ ਕਰਦਾ ਉਹਨੂੰ ਮੈਂ ਕਰਦਾ ਤਾਂ ਸੱਚ ਧਰਮ ਤੋਂ ਮੁਕਰ ਗਿਆ ਹੈ ਮੁਕਰ ਗਿਆ ਭਰਮ ਸੱਚ ਧਰਮ ਤੇ ਸ਼ੰਕਾ ਕਰ ਲਈ ਸੱਚ ਤੇ ਸ਼ੰਕਾ ਕਰਨਾ ਭਰਮ ਸੱਚ ਤੇ ਹੀ ਸ਼ੰਕਾ ਪੈਦਾ ਹੁੰਦੀ ਜੋ ਦੇਖਦਾ ਉਹ ਸੱਚ ਨਹੀਂ ਜੋ ਸੱਚ ਹੈ ਉਹ ਇਹਨੂੰ ਦਿੰਦਾ ਨਹੀਂ ਅਸਲ ਗੱਲ ਇਹ ਹੈ ਜੋ ਅਸੀਂ ਦੇਖਦੇ ਆ ਇਹ ਸੱਚ ਨਹੀਂ ਜੋ ਸੱਚ ਹੈ ਉਹ ਨੂੰ ਦੀਨਾ ਨਹੀਂ ਸੱਚ ਤਾਂ ਅੱਖਾਂ ਨਾਲ ਦੀਨਾ ਨਹੀਂ ਸੱਚ ਤਾਂ ਪਰਮੇਸ਼ਰ ਉਹਦਾ ਅੱਖਾਂ ਨੂੰ ਦੀਨਾ ਨਹੀਂ ਇਹ ਸਾਰੇ ਮੰਨਦੇ ਨੇ ਕਿ ਉਹਦੇ ਹੁਕਮ ਨਾਲ ਪਤਾ ਨਹੀਂ ਚੱਲਦਾ ਫਿਰ ਪੁੰਨ ਪਾਪ ਕਿੱਥੋਂ ਆ ਗਿਆ ਇਹੀ ਸਵਾਲ ਅਣ ਜਿਹਾ ਹੈ ਹਰ ਸਵਾਲ ਆ ਗਿਆ ਹੈ ਸਟੀਕ ਜਵਾਬ ਗੁਰਬਾਣੀ ਜੀ ਨੇ ਸਟੀਕ ਜਵਾਬ ਵੇਦ ਦੇ ਵਿੱਚ ਸੀਗੇ ਵੇਦ ਦੇ ਵਿੱਚੋਂ ਹੀ ਗੁਰਬਾਣੀ ਚੌਥੀ ਪੰਜਵੀਂ ਪਲਟਾ ਹੈ ਵੇਦ ਤੋਂ ਪਿਛੇ ਹੋਰ ਗ੍ਰੰਥ ਸੀ ਪਾਲੀ ਜਵਾਨ ਵਿੱਚ ਵੀ ਗ੍ਰੰਥ ਸੀ ਸੁਖਦੇਵ ਪਰਾਸਰ ਵਿਆਸ ਝੁਠਾਡਿਓ ਜਿਹੜੇ ਕਬੀਰ ਨੇ ਗ੍ਰੰਥ ਪੜ੍ਹੇ ਨੇ ਮਗਰ ਦੇ ਵਿੱਚੋਂ ਕਿਤੇ ਗੁਰਬਾਣੀ ਸੀ ਗੁਰਬਾਣੀ ਤਾਂ ਉਹਨੇ ਲਿਖੀ ਹੈ ਗੁਰਬਾਣੀ ਥੋੜੀ ਸੀ ਉਹ ਹੋਰ ਹਿੰਦੀ ਦੇ ਵਿੱਚ ਉਹ ਲਿਖੇ ਹੋਏ ਪਰ ਆ ਤਾਂ ਉਹਨੇ ਭਾਸ਼ਾ ਸ਼ੁਰੂ ਕੀਤੀ ਹੈ ਆ ਤਾਂ ਉਹਨੇ ਲਿਖੀ ਉਹਨੇ ਜੋ ਪੜ੍ਹੇ ਨੇ ਇਹਦਾ ਉਹਦਾ ਪਰੰਗਰ ਪਹਿਲਾਂ ਵੀ ਸੀ ਇਹ ਹਮੇਸ਼ਾ ਰਹਿੰਦਾ ਹੀ ਹੈ ਇਹਦੇ ਇਹਨੂੰ ਹੋਣਾ ਹੀ ਔਖਾ ਕਿਉਂਕਿ ਜਿਹਨੂੰ ਅਸੀਂ ਪਿਓ ਮੰਨਦੇ ਹਾਂ ਇੱਕ ਪਾਸੇ ਤਾਂ ਕਹਿੰਦੇ ਪਰਮੇਸ਼ਰ ਸਭ ਦਾ ਪਿਓ ਇੱਕ ਪਾਸੇ ਪਿਓ ਅਸੀਂ ਸੰਸਾਰੀ ਬਣਾਈ ਬੈਠੇ ਇੱਥੇ ਵੀ ਅਸੀਂ ਨੇ ਇੱਕ ਪਾਸੇ ਦਾ ਕਹਿੰਦੇ ਸਭ ਕੁਝ ਪਰਮੇਸ਼ਰ ਦਾ ਉੱਥੇ ਮੇਰਾ ਤੇਰਾ ਵੀ ਹੈ ਸਭ ਇਹ ਇਹ ਹੈ ਸੱਚ ਤੋਂ ਮੁਨਕਰ ਹਾਂ ਅਸੀਂ ਸੱਚ ਤੋਂ ਮੁਨਕਰ ਹਾਂ ਜਾਂ ਸੱਚ ਤੋਂ ਮੁਨਕਰ ਹਾਂ ਤਾਂ ਸੱਚ ਤੇ ਸ਼ੰਕਾ ਕਰੀ ਬੈਠੇ ਆ ਜੋ ਵੇਦ ਕਹਿੰਦਾ ਤੇ ਸ਼ੰਕਾ ਕਰੀ ਬੈਠੇ ਆ ਜੋ ਗੁਰਬਾਣੀ ਕਹਿੰਦੀ ਉਹ ਤੇ ਸ਼ੰਕਾ ਕਰੀ ਬੈਠੇ ਆ ਜੋ ਅਸੀਂ ਮੰਨਦੇ ਆ ਧਰਮ ਸੱਚ ਉਹ ਤੇ ਸ਼ੰਕਾ ਕਰੀ ਬੈਠੇ ਸ਼ੰਕਾ ਦਾ ਲੋਏ ਪਰਮ ਸ਼ਿਵ ਦਾ ਨਾਮ ਹੈ ਸ਼ੰਕਰ ਹੈ ਸ਼ੰਕਾਵਾਦੀ ਜਿਹਦੇ ਅੰਦਰ ਸ਼ੰਕਾ ਹੋਵੇ ਪਰਮ ਹੋਵੇ ਸ਼ਿਵ ਦੇ ਨਾਲ ਸ਼ੰਕਰ ਜੋੜਿਆ ਕਿਨੇ ਹੈ ਸ਼ੰਕਰ ਸ਼ੰਕਰ ਕਿਨੇ ਜੋੜਿਆ ਸ਼ੰਕਾ ਕਰਨ ਵਾਲਾ ਸ਼ੰਕਰ ਜਿਹਦੇ ਅੰਦਰ ਭਰਮ ਹੈ ਸ਼ੰਕਰ ਸ਼ੰਕਾ ਵਾਦੀ ਹੈ ਉਹ ਆਦਮੀ ਹੈ ਉਹ ਆਦਮੀ ਦੀ ਸ਼ੰਕਾ ਹੁੰਦੀ ਹੋਈ ਹੈ ਸ਼ੰਕਾ ਦੂਰ ਕਰਨੇ ਆਏ ਅਸੀਂ ਸ਼ੰਕਾ ਨਿਵਾਰਣੇ ਆਏ ਧਰਮ ਦਾ ਕੰਮ ਹੈ ਸ਼ੰਕਾ ਹਰ ਕਿਸਮ ਦੀ ਸ਼ੰਕਾ ਨਿਵਾਰਣ ਕਰਨਾ ਧਰਮ ਗ੍ਰੰਥਾਂ ਦਾ ਕੰਮ ਹੈ ਹਰ ਕਿਸਮ ਦੀ ਸ਼ੰਕਾ ਦਾ ਜਵਾਬ ਦੇਣਾ ਸਹੀ ਜਵਾਬ ਦੇਣਾ ਨਿਵਾਰਨ ਕਰਨਾ ਤਾਂ ਕਬੀਰ ਕਹਿੰਦਾ ਜਹ ਗਿਆਨ ਹੈ ਧਰਮ ਹੈ ਜਿੱਥੇ ਗਿਆਨ ਹਰ ਪ੍ਰਕਾਰ ਦੀ ਤੁਹਾਨੂੰ ਰੋਸ਼ਨੀ ਮਿਲਦੀ ਹੈ ਹਰ ਸਵਾਲ ਦਾ ਤੁਹਾਡੇ ਦਾ ਜਵਾਬ ਮਿਲਦਾ ਹੈ ਹਰ ਸ਼ੰਕਾ ਤੁਹਾਡੀ ਦੂਰ ਹੁੰਦੀ ਹੈ ਤਾਂ ਧਰਮ ਵਰਨਾ ਧਰਮ ਨਹੀਂ ਹੈ ਜੋ ਕਹਿੰਦੇ ਨੇ ਸ਼ੰਕਾ ਨਹੀਂ ਕਰਨੀ ਸਵਾਲ ਨਹੀਂ ਕਰਨਾ ਉਹ 420 ਦੇ ਸੰਤਰੀਆਂ ਉਹ ਭਰਮ ਵਿੱਚ ਭਰਮ ਵਿੱਚ ਫਸੇ ਹੋਏ ਨੇ ਆਪ ਜਵਾਬ ਹੈ ਨਹੀਂ ਉਹ ਕਹਿੰਦੇ ਸ਼ੰਕਾ ਕਰੀ ਦੀ ਨਹੀਂ ਹੁੰਦੀ ਕਹਿਣਗੇ ਜਵਾਬ ਹੈ ਨਹੀਂ ਜੇ ਕਹਿਣ ਸਾਨੂੰ ਪਤਾ ਨਹੀਂ ਹੋਏ ਸੰਤਰੀ ਨਹੀਂ ਕਿ ਸੰਤ ਕਿਵੇਂ ਕਹੋਣ ਟੀਚਰ ਕਹਦਾ ਘੂਰ ਕੇ ਨਹੀਂ ਬਿਠਾਉਂਦਾ ਬੱਚੇ ਨੂੰ ਟੀਚਰ ਖੁਸ਼ ਹੁੰਦਾ ਹੈ ਵੀ ਜਿਹਨੇ ਸਵਾਲ ਕੀਤਾ ਇਹ ਬੱਚਾ ਮੇਰੀ ਗੱਲ ਨੂੰ ਸਮਝਦਾ ਹੈ ਅੱਗੇ ਵਧੂ ਉਹ ਸਵਾਲ ਵਾਲੇ ਨੂੰ ਕਹਿੰਦੇ ਨੇ ਤੂੰ ਸਵਾਲ ਨਹੀਂ ਕਰਦਾ ਘੂਰ ਦਿੰਦੇ ਨੇ ਕੌਣ ਨੇ ਇਹ ਕਰਨ ਵਾਲੇ ਕੌਣ ਨੇ ਸਭ ਹਰਾਮ ਹਰਾਮਖੋਰ ਨੇ ਸਭ ਹਰਾਮ ਹਰਾਮਖੋਰ ਇਹਨਾਂ ਨੂੰ ਲਿਖਿਆ ਅਸੰਖ ਮੂਰਖ ਅੰਧ ਕੋਰ ਬੜੀ ਪੌੜੀ ਆਈ ਸੀ ਲੋਕ ਤਾਂ ਬਜਾਰੇ ਮੂਰਖ ਅੰਧ ਕੋਰ ਨੇ ਇਹ ਸੰਤ ਨੇ ਚੋਰ ਹਰਾਮਖੋਰ ਨੇ ਧਰਮ ਦੇ ਨਾਂ ਤੇ ਹੋਏ ਕਹਿੰਦੇ ਅਸੀਂ ਗੁਰੂ ਆ ਭਰਮ ਦੂਰ ਨਹੀਂ ਕਰਦੇ ਭਰਮ ਸ਼ੰਕਾ ਦੂਰ ਨਹੀਂ ਕਰਦੇ ਸਾਡੀ ਕਬੀਰ ਕੀ ਕਹਿੰਦਾ ਗੁੱਸੇ ਨਾਲ ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ ਉਹ ਗੁਰੂ ਜਿਹੜਾ ਬਣਿਆ ਬੈਠਾ ਉਹਦੀ ਮਾਂ ਦਾ ਸਿਰ ਮੰਨੋ ਕਿੱਡੀ ਬੜੀ ਗਾਲ ਹੈ ਗੁਰਬਾਣੀ 'ਚ ਲਿਖੀ ਹੋਈ ਕਿੱਡੀ ਬੜੀ ਗਾਲ ਹੈ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਜਿਹੜਾ ਤੁਹਾਡੇ ਭਰਮ ਦਾ ਨਾਸ਼ ਨਹੀਂ ਕਰਦਾ ਉਹਨੂੰ ਗੁਰੂ ਮੰਨਣ ਦੀ ਬਜਾਏ ਉਹਦੀ ਮਾਂ ਦਾ ਸਿਰ ਮੁੰਨ ਕੇ ਭਜਾਓ ਉਥੋਂ ਤੂੰ ਗੁਰੂ ਬਣਿਆ ਬੈਠਾ ਤੇਰੀ ਮਾਂ ਦਾ ਸਿਰ ਮੁੰਨਣ ਵਾਲਾ ਇਹ ਕਹਿ ਕੇ ਭਜਾਓ ਆਜੋ ਉਥੋਂ ਉੱਥੇ ਕੁਝ ਨਹੀਂ ਮਿਲਦਾ ਤੁਹਾਨੂੰ ਲੇਕਿਨ ਚੱਲਦੀ ਹੈ ਦੁਕਾਨ ਸਾਰਿਆਂ ਦੀ ਚੱਲਦੀ ਹੈ ਦੁਕਾਨਾਂ ਜਲਦੀਆਂ ਨੇ ਹੈ ਜੇ ਸਿੱਖ ਸਿੱਖਾਂ ਜੀ ਨੇ ਸੰਤ ਸਾਰੇ ਸਾਰੇ ਇਹੀ ਕੁਝ ਹੈ ਸੌਦਾ ਵਿਕਦਾ ਅੱਜ ਵਰਡ ਨੂੰ ਸਹੀ ਧਰਮ ਨਹੀਂ ਮਿਲ ਰਿਹਾ ਦੁਕਾਨਾਂ ਬਹੁਤ ਸਹੀ ਸੇਧ ਨਹੀਂ ਮਿਲਦੀ ਸਹੀ ਸੇਧ ਤਾਂ ਉਹਨਾਂ ਨੂੰ ਵੀ ਪਤਾ ਯੂਨੈਸਕੋ ਨੂੰ ਪਤਾ ਵੀ ਗੁਰਬਾਣੀ ਜਦੋਂ ਸਮਝ ਆ ਗਈ ਸਹੀ ਸੇਧ ਇੱਥੇ ਉਹਨਾਂ ਨੇ ਸਾਰਿਆਂ ਨੂੰ ਕਿਹਾ ਹੋਇਆ ਵੀ ਇਹਨੂੰ ਅਰਥਾ ਦਿਓ ਇੱਥੇ ਸਹੀ ਸੇਧ ਇਹ ਜਾਣਦੇ ਨੇ ਅੰਗਰੇਜ਼ਾਂ ਨੂੰ ਵੀ ਪਤਾ ਇਸ ਇੱਥੇ ਰਾਜ ਕੀਤਾ ਉਹਨਾਂ ਨੇ 200 ਸਾਲ ਹਿੰਦੁਸਤਾਨ ਤੇ ਤੁਹਾਨੂੰ ਸਮਝ ਇਸ ਗੱਲ ਸਿੱਖਾਂ ਬਾਰੇ ਸਾਨੂੰ ਤਾਂ ਸਮਝੇ ਨਹੀਂ ਗੁਰਬਾਣੀ ਬਾਰੇ ਜਿੰਨੀ ਉਹਨਾਂ ਨੂੰ ਪੜ੍ਹੇ ਲਿਖੇ ਸੀ ਪਹਿਲਾਂ ਦੇ ਉਹ ਨਾਨਕ ਪਾਈ ਹੈ ਪੂਰੀ ਕੂੜੇ ਠਾਰ ਉਹ ਉਸ ਵੇਲੇ ਆਏ ਨੇ ਹਿੰਦੁਸਤਾਨ ਜਾਂ ਅਕਾਲੀ ਬੂਲਾ ਸੋ ਵਰਗੇ ਸੀਗੇ ਅਕਾਲੀ ਬੂਲਾ ਰਣਜੀਤ ਸਿੰਘ ਦੇ ਜ਼ਮਾਨੇ 'ਚ ਅਕਾਲੀ ਬੂਲਾ ਸੋ ਹੈ ਨਹੀਂ ਸੀ ਅਕਾਲੀ ਬੂਲਾ ਸੋ ਸਾਰਾ ਗਿਆਨ ਸੀ ਗੁਰਬਾਣੀ ਦਾ ਉਹਨਾਂ ਨਾਲ ਉਹਨਾਂ ਨੇ ਸਮਝਿਆ ਹੋਇਆ ਉਹ ਗਾਂ ਤੋਂ ਗਾਂ ਉਹਨਾਂ ਦਾ ਚੱਲਦਾ ਹੁੰਦਾ ਚਾਹੇ ਪੂਰਾ ਗਿਆਨ ਨਹੀਂ ਸੀ ਅਕਾਲੀ ਬੂਲਾ ਸੋ ਪਰ ਇਹ ਤਾਂ ਗਿਆਨ ਸੀ ਨਾ ਵੀ ਹੁਕਮ ਮੋਟਾ ਮੋਟਾ ਦਾ ਗਿਆਨ ਸੀਗਾ ਉਹ ਇੱਕ ਵੀ ਗੱਲ ਨਹੀਂ ਅੱਜ ਤੇ ਸਾਡੇ ਕੋਲ ਰਜੀਤ ਸਿੰਘ ਉਹ ਜਾਣਦੇ ਸੀ ਵੀ ਬਖੰਡੀ ਹੈ ਰਜੀਤ ਸਿੰਘ ਨੇ ਦਾਰੂ ਪੀਣ ਵਾਲਿਆ ਅਕਾਲੀ ਫੁੱਲਾ ਸ਼ੁਰੂ ਕਰਨ ਲਾ ਲਿਆ ਉਹਨੂੰ ਕਿਉਂ ਲਾ ਲਿਆ ਰਣਜੀਤ ਸਿੰਘ ਦੇ ਦਾਰੂ ਵਿਆਹ ਕਰਵਾਤੇ ਉਹਦੇ ਕਿਉਂ ਕਰਵਾਤੇ ਉਹਨੇ ਕਿਉਂ ਕਰਵਾਉਂਦੇ ਸਿੱਖ ਸੀ ਸਾਲ ਸੀ ਉਹਨਾਂ ਨੂੰ ਪਤਾ ਸੀ ਅੰਗਰੇਜ਼ਾਂ ਨੇ ਨਹੀਂ ਪੰਗਾ ਲਿਆ ਇਹਨਾਂ ਦਾ ਆਪ ਸਰਵ ਕਿਉਂ ਇਹ ਵਿਰਖਤ ਸੀ ਤਾਂ ਇਹਨਾਂ ਰਾਜ ਤੇ ਕੀ ਲੈਣ ਰਾਜ ਕੋਈ ਕਰੇ ਰਾਜ ਨਾਲ ਨਹੀਂ ਸੰਬੰਧ ਸਾਡਾ ਰਾਜ ਕਰਦਾ ਹੁੰਦਾ ਰਾਜ ਦੀ ਇੱਛਾ ਹੀ ਆਦਮੀ ਨੂੰ ਰੱਖਦਾ ਜਿਹੜਾ ਸੱਚ ਤੋਂ ਘਿਰਿਆ ਹੋਇਆ ਹੁੰਦਾ ਝੂਠ ਦਾ ਰਾਜ ਕਰੀਦਾ ਹੁੰਦਾ ਝੂਠ ਨਾਲ ਜਫਾ ਮਾਰੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਉਹ ਕੂੜੇ ਦਾ ਟੋਕਰਾ ਸਿਰ ਤੇ ਰੱਖੀਦਾ ਹੁੰਦਾ ਹੈ ਦੰਦ ਦਾ ਇਹਦਾ ਕੋੜ ਦਾ ਟੋਕਰਾ ਸਿਰ ਤੇ ਚੱਕਣਾ ਰਾਜ ਕਰਨਾ ਉਹ ਨਹੀਂ ਚੱਕਦੇ ਉਹ ਪਰੇ ਰਹਿੰਦੇ ਨੇ ਇਸੇ ਕਰਕੇ ਉਹਨਾਂ ਦੀ ਇੱਜ਼ਤ ਰਹਿੰਦੀ ਜਿਹੜੇ ਰਾਜ ਤੋਂ ਤਿਆਗੀ ਰਹਿੰਦੇ ਨੇ ਉਹਨਾਂ ਦੀ ਇੱਜ਼ਤ ਰਹਿੰਦੀ ਰਾਜਾ ਦੀ ਕੌਣ ਇੱਜ਼ਤ ਕਰਦਾ ਕੋਈ ਦਾ ਨਹੀਂ ਕੋਈ ਜਦ ਚੀਫ ਮਿਨਿਸਟਰ ਹੁੰਦਾ ਕੋਈ ਦਾ ਬਾਅਦ ਚ ਕੁੱਤਾ ਵੀ ਨਹੀਂ ਪਾਉਂਦਾ ਸਾਰੇ ਪਰੇ ਹੋ ਜਾਂਦੇ ਨੇ ਅਫਸਰ ਜਦੋਂ ਇੱਥੋਂ ਬਦਲ ਜਾ ਥਾਣੇ ਚੋਂ ਜਿਹੜੇ ਚਾਹੁੰਦੇ ਹੁੰਦੇ ਨੇ ਸਾਡੇ ਨਾਲ ਗੱਲ ਕਰੇ ਪਿੱਠ ਕਰ ਲੈਂਦੇ ਨੇ ਚੜ੍ਹਦੇ ਸੂਰਜ ਨੂੰ ਸਲਾਮ ਇੱਥੇ ਤਾਂ ਐਸੀ ਇੱਜ਼ਤ ਖਾਲਸੇ ਨੂੰ ਨਹੀਂ ਚਾਹੀਦੀ ਐਸੀ ਇੱਜ਼ਤ ਨਹੀਂ ਚਾਹੀਦੀ ਕਪਟ ਭਰੀ ਇੱਜ਼ਤ ਹੈ ਇਹ ਕਪਟ ਭਰੀ ਇੱਜ਼ਤ ਹੈ ਕਪਟ ਭਰਿਆ ਰਾਜ ਨਾਨਕ ਰਾਜ ਕੀ ਹੈ ਰਾਜ ਹੈ ਸਵਾਰਥ ਰਾਜ ਦਾ ਸਵਾਰਥ ਹੈ ਸਿਆਸਤ ਦਾ ਸਵਾਰਥ ਹੈ ਧਰਮ ਪਰਮਾਰਥ ਹੈ ਕਿ ਸਰਵਾਰਥ ਕਿੱਥੇ ਪਰਮਾਰਥ ਦੋਹਾਂ ਦਾ ਮੇਲ ਕਿੱਥੇ ਹੈ ਉਹ ਮੇਲ ਹੀ ਨਹੀਂ ਇਹਨਾਂ ਦਾ ਤਾਂ ਇਹ ਤਾਂ ਜਿਹੜੇ ਮੇਲ ਕਰਨ ਵਾਲੇ ਨੇ ਬਸ ਉਹ ਮਹਾਰਾਮੀ ਨੇ ਪਖੰਡੀ ਉਹਨਾਂ ਨੇ ਚੋਰ ਹਰਾਮ ਖੋਰ ਕਿਹਾ ਔਰ ਕਿਹਨੂੰ ਕਿਹਾ ਹੈ ਜਿਨ੍ਹਾਂ ਨੇ ਮੇਲ ਕੀਤਾ ਉਹੀ ਚੋਰ ਹਰਾਮ ਖੋਰ ਨੇ ਗੁਰਬਾਣੀ ਨੇ ਕਿਹਾ ਦੋ ਕੈਟਾਗਰੀਆਂ ਨੇ ਧਰਮ ਤੋਂ ਜਿਹੜੇ ਅਲੱਗ ਆਦਮੀ ਨੇ ਕੁਝ ਆਦਮੀ ਧਰਮ ਪੜ ਲਿਆ ਉਹਦਾ ਮਿਸਯੂਜ਼ ਕਰਕੇ ਇਹਨਾਂ ਨੂੰ ਲੁੱਟ ਰਹੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਧਰਮ ਉਹਨਾਂ ਨੂੰ ਸਹੀ ਆਉਂਦਾ ਨਹੀਂ ਲੇਕਿਨ ਇਹ ਨਹੀਂ ਮੰਨਦੇ ਸਾਨੂੰ ਸਹੀ ਨਹੀਂ ਆਉਂਦਾ ਸੁਧਾਰ ਰਹੇ ਨੇ ਸਭ ਨੂੰ ਉਹ ਜਿਹਨਾਂ ਨੂੰ ਵਿਚਾਰ ਰਹੇ ਨੇ ਉਹ ਵਿਚਾਰੇ ਮੂਰਖਾਂ ਕੋਲ ਉਹਨਾਂ ਨੂੰ ਸਮਝ ਕੋਈ ਨਹੀਂ ਉਹਨਾਂ ਦੀ ਗੱਲ ਨੂੰ ਸੱਚ ਮੰਨ ਲੈਂਦੇ ਨੇ ਵੀ ਚਲੋ ਹੋਊ ਸ਼ਾਇਦ ਇਹੀ ਹੋਵੇ ਕਿਉਂ ਇਹਨਾਂ ਦਾ ਟਾਈਮ ਨਹੀਂ ਉਹਨਾਂ ਕੋਲ ਵਿਚਾਰਨ ਦਾ ਭੋਖਣ ਦਾ ਉਹਨਾਂ ਕੋਲ ਟਾਈਮ ਹੀ ਕੋਈ ਨਹੀਂ ਜੇ ਜੀ ਸੁਣਦੇ ਨੇ ਜੀ ਸੁਣ ਕੇ ਆ ਜਾਂਦੇ ਆਪਣਾ ਮਾੜਾ ਮੋਟਾ ਜਿੰਨੀ ਕੀਮਤ ਹੁੰਦੀ ਹੈ ਦਾ ਦਾਲ ਪੁੱਲ ਕਰੇ ਉਹਨੇ ਉਹ ਇੰਨੇ ਜੇ ਸੰਤੁਸ਼ਟ ਨੇ ਲੇਕਿਨ ਉਹਨਾਂ ਦਾ ਅਪਰਾਧ ਗਲਤ ਪੜ੍ਹਾਈ ਦਾ ਅਪਰਾਧ ਉਹਨਾਂ ਦੇ ਜੁਮੇ ਜਿਹੜੇ ਪੜ੍ਹਾਈ ਗਲਤ ਕਰ ਰਹੇ ਕਰਾ ਰਹੇ ਜੇ ਸਟੂਡੈਂਟ ਸਾਰੇ ਫੇਲ ਹੋ ਜਾਣ ਕਿਸੇ ਸਕੂਲ ਦੇ ਤਾਂ ਕਾਜ ਟੀਚਰਾਂ ਤੇ ਹਰ ਸਟਾਫ ਤੇ ਕਰਦੀ ਹੈ ਸਟਾਫ ਤੇ ਮੈਨੇਜਰ ਕਮੇਟੀ ਤੇ ਕਰਦੀ ਹੈ ਤੁਸੀਂ ਕਰਦੇ ਸੀ ਸਾਰੇ ਸਟੂਡੈਂਟ ਕਿਉਂ ਫੇਲ ਹੋ ਗਏ ਐਨੇ ਧਰਮ ਨੇ ਐਨੇ ਸੰਤ ਨੇ ਸਾਰੇ ਫੇਲ ਕਿਉਂ ਹੁੰਦੇ ਨੇ ਜਵਾਬ ਕੌਣ ਦਊਗਾ ਜਵਾਬ ਉਹ ਦੋ ਜਿਹੜੇ ਧਰਮ ਦੇ ਨਾਂ ਤੇ ਧਨ ਖਾਂਦੇ ਨੇ ਉਹ ਜਵਾਬ ਦੇਣਗੇ ਮੈਨੇਜਰ ਕਮੇਟੀ ਦਊ ਜਾਂ ਟੀਚਰ ਦੇਣਗੇ ਗਾਲ ਤਾਂ ਉਹੀ ਦੇਣਗੇ ਨਾ ਔਖਾ ਜਵਾਬ ਦੇਣਾ ਫਿਰ ਇਹ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤਕਾਲ ਕਾਟੀ ਕਟਿਓ ਬਾਸ ਨਰਕ ਮੋਲੀਨ ਇਹਨਾਂ ਘਰ ਪੰਕਤੀ ਹੈ ਨਰਕ ਬਾਦ ਪਾ ਦਿੱਤੇ ਜਾਣ ਤੁਹਾਨੂੰ ਟੀਚਰ ਬਣਾ ਕੇ ਭੇਜਿਆ ਸੀ ਗਿਆਨ ਦੇ ਕੇ ਭੇਜਿਆ ਸੀ ਇਹ ਕੰਮ ਕਰਨ ਭੇਜਿਆ ਸੀ ਸੱਚ ਬੋਲਦੇ ਵੀ ਇੱਥੇ ਤੱਕ ਦਾ ਸਾਡੇ ਕੋਲ ਗਿਆਨ ਹੈ ਭਾਈ ਅੱਗੇ ਤੈਨੂੰ ਚਾਹੀਦਾ ਤਾਂ ਚੱਲੇਗਾ ਪ੍ਰਾਇਮਰੀ ਸਕੂਲ ਵਾਲਿਆਂ ਨੇ ਪ੍ਰਾਇਮਰੀ ਦੀ ਪੜ੍ਹਾਈ ਪੜ੍ਹਾਤੀ ਭਾਈ ਅੱਗੇ ਪੜ੍ਹਨੀ ਹਾਈ ਸਕੂਲ ਚਲੇ ਜਾ ਗੱਲ ਹੋਈ ਨਾ ਸੱਚ ਤਾਂ ਬੋਲਣ ਪਰ ਇਹਨਾਂ ਕਹਿੰਦੇ ਜੋ ਅਸੀਂ ਕਹਿੰਦੇ ਇਹੀ ਠੀਕ ਹੈ ਗਾਹ ਨਾ ਜਾਈ ਗਾਹ ਨਾ ਸੁਣ ਇਹ ਇਹ ਫਰਾਡ ਹੈ ਅੱਗੇ ਸੰਤ ਹੁੰਦੇ ਸੀ ਪਹਿਲਾਂ 2-300 250 ਸਾਲ ਪਹਿਲਾਂ ਹੁਣ ਵੀ ਹੈ ਇਹ ਸੰਤ ਬਿਰਲੇ ਬਿਰਲੇ ਜਿਹੜੇ ਕਹਿੰਦੇ ਨੇ ਭਾਈ ਮੈਨੂੰ ਤਾਂ ਇੰਨਾ ਹੀ ਪਤਾ ਤੈਨੂੰ ਗਾਹਾਂ ਦੀ ਲੋੜ ਹੈ ਗਾਹਾਂ ਦੀ ਹਾਂ ਫਲਾਣਾ ਹੋ ਸਕਦਾ ਮੇਰੀ ਨਿਗਾਹ 'ਚ ਉੱਥੇ ਚਲਾ ਜਾ ਉਹਨੂੰ ਕੁਝ ਜ਼ਿਆਦਾ ਪਤਾ ਮੇਰੇ ਨੂੰ ਇਹ ਜੀ ਵੀ ਹੈਗੇ ਨੇ ਹੁਣ ਵੀ ਹੈਗੇ ਪਰ ਉਹਨਾਂ ਦਾ ਨਾਮ ਹਾਈਲਾਈਟ ਨਹੀਂ ਹੁੰਦਾ ਉਹ ਇਹ ਜੇ ਮਜਮੇ ਨਹੀਂ ਲਾਉਂਦੇ ਜਿਵੇਂ ਮਜਮੇ ਲਾਉਂਦੇ ਨੇ ਨਾ ਲਾਈਟਾਂ ਲਾ ਕੇ ਮਜਮੇ ਨਹੀਂ ਲਾਉਂਦੇ ਉਹਨਾਂ ਦਾ ਕੋਈ ਖੋਜੀ ਜਾਂਦਾ ਕੋਈ ਜਗਿਆਸੂ ਜਾਂਦਾ ਜਿਹਨੂੰ ਭੁੱਖ ਹੁੰਦੀ ਆ ਉਹ ਜਾਂਦਾ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜਾ ਠੀਸ ਨਾਨਕ ਨਜ਼ਰੀ ਪਾਈ ਪ੍ਰਾਪਤੀ ਕਿਵੇਂ ਹੁੰਦੀ ਉਹਦੀ ਕਿਰਪਾ ਨਾਲ ਇੱਥੋਂ ਛੁਟਕਾਰਾ ਹੋਣਾ ਹੈ ਕਿਰਪਾ ਨਾਲ ਪਰਮੇਸ਼ਰ ਦੀ ਦੇਖੋ ਜੇਲ੍ਹ ਚੋਂ ਕੌਣ ਨਿਕਲੂ ਜੇਲ੍ਹ ਚ ਕੋਈ ਸਜ਼ਾ ਵੀ ਪੂਰੀ ਹੋ ਗਈ ਤਾਂ ਵੀ ਨਹੀਂ ਕੱਢਦੇ ਬਹੁਤ ਸਾਰੇ ਤੁਸੀਂ ਦੇਖ ਰਹੇ ਹੋ ਨਹੀਂ ਨਹੀਂ ਛੱਡਦੇ ਸਜ਼ਾ ਪੂਰੀ ਹੋ ਗਈ ਫਿਰ ਨਹੀਂ ਛੱਡਦੇ ਉਹਨੂੰ ਕਿ ਸਰਕਾਰ ਨੂੰ ਉਹਨਾਂ ਤੇ ਤਸੱਲੀ ਨਹੀਂ ਵੀ ਬਾਹਰ ਜਾ ਕੇ ਇਹ ਉਪਦਰਵ ਨਹੀਂ ਕਰਨਗੇ ਇਹ ਠੀਕ ਹੈ ਅਦਾਲਤ ਦੇ ਵਿੱਚ ਉਹਨਾਂ ਬਾਰੇ ਕੁਝ ਲੋਕ ਡਰਦੇ ਆ ਨੇ ਗਵਾਹੀ ਨਹੀਂ ਦਿੱਤੀ ਜਾਂ ਸਬੂਤ ਨਹੀਂ ਜੁਟਾ ਸਕੇ ਜਾਂ ਕੁਝ ਵੀ ਕਮੀ ਰਹਿ ਗਈ ਸਾਡਾ ਸਿਸਟਮ ਇਹ ਹੈ ਜਾਂ ਫਾਈਲ ਤੇ ਜੋ ਕੁਝ ਜਾਊਗਾ ਅਦਾਲਤ ਨੇ ਉਹਦੇ ਹਿਸਾਬ ਨਾਲ ਉਹਨੂੰ ਸਜ਼ਾ ਦੇਣੀ ਇਹ ਸਿਸਟਮ ਗਲਤ ਹੈ ਸੱਚ ਤੇ ਆਧਾਰਿਤ ਨਹੀਂ ਹੈ ਸਿਸਟਮ ਦਾ ਚਲੋ ਜਿਵੇਂ ਵੀ ਹੈ ਪਰ ਸਰਕਾਰ ਨੂੰ ਪਤਾ ਪੁਲਿਸ ਨੂੰ ਜਿੰਨਾ ਗਿਆਨ ਹੁੰਦਾ ਉਹ ਸਾਰਾ ਹੀ ਅਦਾਲਤ ਨਹੀਂ ਹੁੰਦੀ ਉਹਦਾ ਕਾਰਨ ਹੈ ਪੁਲਿਸ ਵੀ ਹਰਾਮਖੋਰੀ ਕਰਦੀ ਹੈ ਮਿਸਯੂਜ਼ ਕਰਦੀ ਹੈ ਆਪਣੀ ਪਾਵਰ ਗਲਤ ਕੇਸ ਬਣਾਉਂਦੀ ਹੈ ਜੇ ਪੁਲਿਸ ਗਲਤ ਕੇਸ ਨਾ ਬਣਾਵੇ ਤਾਂ ਸਾਰੀ ਗੱਲ ਪੁਲਿਸ ਦੀ ਬਣ ਲਈ ਜਾਵੇ ਪੁਲਿਸ ਵਾਲੇ ਵੀ ਸੱਚੇ ਨਹੀਂ ਹੈ ਇਹ ਵੀ ਗਲਤ ਕਰਦੇ ਨੇ ਸਿਆਸਤਦਾਨ ਵੀ ਗਲਤ ਕੇਸ ਬਣਾਉਂਦੇ ਨੇ ਇਸ ਕਰਕੇ ਅਦਾਲਤ ਕੀ ਕਰੇ ਕੀ ਕਰੇ ਅਦਾਲਤ ਜੇ ਇੱਕ ਫਾਰਮੂਲਾ ਬਣਾ ਲਵੇ ਵੀ ਜੋ ਪੁਲਿਸ ਕਹੇ ਸੱਚਾ ਗਿਆ ਤਾਂ ਬਹੁਤ ਸਾਰੇ ਜੇ ਦੋਸੇ ਚਲੇ ਜਾਣਗੇ ਜੇ ਇਹ ਸਿਸਟਮ ਸਾਰਾ ਹੀ ਗੜਬੜਾਇਆ ਹੋਇਆ ਸਿਰਫ ਐਨੀ ਗੱਲ ਹੈ ਕਿ ਜਿੰਨਾ ਚਿਰ ਸਰਕਾਰ ਸੰਤੁਸ਼ਟ ਨਹੀਂ ਹੁੰਦੀ ਉਹਨੂੰ ਛੱਡਿਆ ਨਹੀਂ ਜਾਂਦਾ ਆ ਜਿਹੜਾ ਅਸੀਂ ਮੰਨ ਕੇ ਚੱਲੋ ਅਸੀਂ ਜੇੜ ਚੱਲ ਇਹ ਮੰਨ ਕੇ ਚੱਲੋ ਸੰਸਾਰ ਜਿਹੜਾ ਜਿਹੜਾ ਵਾਲੇ ਹੁਕਮ ਚ ਹੁੰਦੇ ਨੇ ਸਾਰੇ ਹੁਕਮ ਦੇ ਵਿੱਚ ਜਿਹੜੇ ਤੇ ਹੁਕਮ ਲਾਗੂ ਹੁੰਦਾ ਜਬਰ ਵਰਨਾ ਹੁਕਮ ਭਾਣੇ ਆਦਾ ਜਾਏ ਉਹਦੇ ਹੁਕਮ ਬਿਨਾ ਕੁਝ ਨਹੀਂ ਹੋ ਸਕਦਾ ਜੋ ਅਸੀਂ ਮਰਜ਼ੀ ਸੋਚੀਏ ਪਰ ਹਕੀਕਤ ਇਹ ਹੈ ਉਹਦੇ ਹੁਕਮ ਬਿਨਾ ਕੁਝ ਹੁੰਦਾ ਹੀ ਨਹੀਂ ਨਹੀਂ ਤਾਂ ਜਿੰਨਾ ਕੁਝ ਅਸੀਂ ਸੋਚਦੇ ਹਾਂ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਚਾਹੀਏ ਨਹੀਂ ਹੁੰਦੀਆਂ ਉਹਨੀਆਂ ਹੁੰਦੀਆਂ ਨੇ ਜਿਹਦੀਆਂ ਕੋ ਚਾਹੁੰਦਾ ਬਾਕੀ ਨਹੀਂ ਇੱਥੇ ਛੁਟਕਾਰਾ ਕਿਵੇਂ ਛੁਟਕਾਰਾ ਨਾ ਜਪ ਨਾਲ ਹੈ ਨਾ ਤਪ ਨਾਲ ਹੈ ਨਾ ਦਾਨ ਨਾਲ ਹੈ ਕਿਸੇ ਚੀਜ਼ ਨਾਲ ਛੁਟਕਾਰਾ ਨਹੀਂ ਛੁਟਕਾਰਾ ਕਾਹਦੇ ਨਾਲ ਹੈ ਛੁਟਕਾਰਾ ਉਹਦੀ ਮਿਹਰ ਨਾਲ ਜਦੋਂ ਉਹਨੂੰ ਤਸੱਲੀ ਹੋ ਗਈ ਨਾ ਵੀ ਇਹ ਬੰਦਾ ਬਿਲਕੁਲ ਕਾਨੂੰਨ 'ਚ ਚੱਲਦਾ ਮੇਰੇ 'ਚ ਕਿ ਜੇ ਇਹਨੂੰ ਬਾਹਰ ਕੱਢਤਾ ਹੁਕਮ 'ਚ ਰਹੂਗਾ ਇਹਨੇ ਕੋਈ ਗਲਤੀ ਨਹੀਂ ਕਰਨੀ ਉਦੋਂ ਜਿਹੜ ਚੋਂ ਕੱਢ ਆਪਣੀ ਤਸੱਲੀ ਸਰਕਾਰ ਹੋਏ ਬਿਨ ਮਿਹਰ ਨਹੀਂ ਕਰਦੀ ਕਿਵੇਂ ਕਰੂ ਅਸਲ 'ਚ ਹੁਕਮ 'ਚ ਰਹਿਣਾ ਇੱਥੇ ਸਿੱਖਣਾ ਜਿਹੜੇ ਹੁਕਮ ਨੂੰ ਅਸੀਂ ਕਹਿੰਦੇ ਉਹਦੇ ਹੁਕਮ ਨਾਲ ਕੁਝ ਨਹੀਂ ਹੁੰਦਾ ਉਸ ਹੁਕਮ ਨੂੰ ਪਛਾਣਨਾ ਉਹਦੇ ਅਨੁਸਾਰ ਜੀਵਨ ਬਤੀਤ ਕਰਨਾ ਮੋٹے ਤੌਰ ਤੇ ਹੁਕਮ ਅੰਤਰਾਤਮਾ ਦੀ ਹੋ ਜਾਏ ਮੋٹے ਤੌਰ ਤੇ ਪਹਿਲਾਂ ਸਟਾਰਟ ਇਥੋਂ ਕਰਨਾ ਅੰਤਰਾਤਮਾ ਦੀ ਆਵਾਜ਼ ਉਹਦਾ ਹੁਕਮ ਹੀ ਹੁੰਦਾ ਜੇ ਜੀਵਨ ਉਥੋਂ ਸਟਾਰਟ ਕਰੀਏ ਤਾਂ ਤੁਰ ਤੱਕ ਪਹੁੰਚ ਜਾਈਏ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਅੰਤਰਾਤਮਾ ਦੀ ਆਵਾਜ਼ ਮੰਨਣ ਲੱਗ ਜਵੇ ਨਾ ਇਹ ਫਿਰ ਇਹਦੀ ਐਸੀ ਗਤੀ ਗਿਆਨ ਦੀ ਵਧਦੀ ਹੈ ਦੱਸ ਨਹੀਂ ਸਕਦੇ ਉਹਦੇ ਬਾਰੇ ਮੰਨੇ ਮਾਰਗ ਠਾਕ ਨਾ ਪਾਏ ਜੇ ਮੰਨਦਾ ਚਲਾ ਜਾਵੇ ਤਾਂ ਰਸਤੇ ਰੁਕਾਵਟੇ ਨਹੀਂ ਕੋਈ ਹੁੰਦੀ ਬਾਹਰ ਚਲਾ ਜਾਊਗਾ ਜਿਹੜਾ ਕਿ ਭਾਣੇ ਚ ਉਹਦੇ ਹੁਕਮ ਚ ਹੈ ਜਿਹੜਾ ਨੌਕਰ ਮਾਲਕ ਦੇ ਹੁਕਮ ਚ ਹੈ ਮਾਲਕ ਉਤੇ ਹਮੇਸ਼ਾ ਮਿਹਰਬਾਨ ਰਹਿੰਦਾ ਜਿਹੜਾ ਲੜਕਾ ਬੱਚਾ ਪਿਓ ਦੇ ਹੁਕਮ ਚ ਹੈ ਪਿਓ ਦੇ ਸਦਾ ਹੀ ਮਿਹਰਬਾਨ ਰਹਿੰਦਾ ਰਹਿੰਦਾ ਕਿ ਨਹੀਂ ਰਹਿੰਦਾ ਜਿਹੜਾ ਪਿਓ ਦੇ ਹੁਕਮ 'ਚ ਹੈ ਹਰ ਵਕਤ ਬਾਪ ਕਿਉਂ ਨਹੀਂ ਉਹਦੇ ਮੇਰੇ ਬਾਪ ਤਾਂ ਨਲਾਇਕਾਂ ਦੇ ਮਿਹਰਮਾਨ ਰਹਿੰਦੇ ਨੇ ਇਸ ਕਰਕੇ ਮਿਹਰਮਾਨ ਤਾਂ ਹੁਣ ਵੀ ਹੈ ਉਹ ਸਭ ਪਰ ਕਿਰਪਾ ਹੈ ਪ੍ਰਭ ਤੇਰੀ ਕਿਸੇ ਤੇ ਥੋੜੀ ਕਿਸੇ ਤੇ ਕਨੇਰੀ ਕਨੇਰੀ ਉਹਦੇ ਤੇ ਆ ਜਿਹੜਾ ਉਹਦੇ ਬਾਣੇ 'ਚ ਹੈ ਬਾਕੀ ਸਾਰਿਆਂ ਤੇ ਹੀ ਹੁਣ ਅਸੀਂ ਬੱਚਿਆਂ ਨੂੰ ਪਾਲਦੇ ਹੀ ਦਿੰਦੇ ਹੀ ਆ ਜਾਇਦਾਦ ਵੀ ਦਿੰਦੇ ਜੇ ਕਿਤੇ ਫਸ ਦੇ ਨੇ ਛਡਾਉਣੇ ਵੀ ਨਹੀਂ ਮੰਨਦੇ ਮਜਬੂਰੀ ਨੂੰ ਸਭ ਕੁਝ ਕਰਦੇ ਆ ਉਹਨਾਂ ਦੀਆਂ ਸਾਰੀਆਂ ਗਲਤੀਆਂ ਵੀ ਬਰਦਾਸ਼ਤ ਕਰਦੇ ਆ ਐਸਾ ਹੀ ਪਤਾ ਹੋਵੇ ਜਿਵੇਂ ਅਸੀਂ ਕਰਦੇ ਹਾਂ ਉਹ ਕਰਦਾ ਉਹ ਨਾਰਾਜ਼ ਆ ਤਾਂ ਵੀ ਕਰਦਾ ਹੈ ਗਲਤੀਆਂ ਤੋਂ ਨਾਰਾਜ਼ ਆ ਤਾਂ ਵੀ ਕਰਦਾ ਕਿਉਂਕਿ ਉਹ ਤਾਂ ਆਪਣਾ ਫਰਜ਼ ਕਰਦਾ ਨਾ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦੇ ਤੇ ਹੋਰ ਤਰ੍ਹਾਂ ਦੀ ਕਿਰਪਾ ਉਹ ਤੇ ਕਨੇਰੀ ਹੋਊਗੀ ਪਰ ਵਿਸ਼ਵਾਸ ਉਸੇ ਤੇ ਕੀਤਾ ਜਾ ਸਕਦਾ ਹੈ ਬਾਪ ਵਿਸ਼ਵਾਸ ਉਸੇ ਤੇ ਕਰਦਾ ਹੈ ਜਿਹੜਾ ਉਹਦੇ ਹੁਕਮ ਚ ਜੇ ਦੂਜਾ ਕਹੇ ਮੈਨੂੰ ਮੁਖਤਿਆਰੀ ਦੇ ਕਹਿੰਦਾ ਨਹੀਂ ਦਿੰਦਾ ਕਹਿੰਦਾ ਜਿਉਂਦੇ ਜਿਉਂਦੇ ਤੈਨੂੰ ਤਾਂ ਮੁਖਤਿਆਰੀ ਦਿੰਦਾ ਨਹੀਂ ਮੈਂ ਇਹ ਤਾਂ ਨਲਾਇਕ ਹੈ ਲੋਭ ਦੂ ਸਭ ਕੁਝ ਇਹਦਾ ਸਭ ਕੁਝ ਡੁਬੋ ਦੂਗਾ ਬਸ ਇਹ ਜਿਹੀ ਗੱਲ ਸਮਝ ਲਓ ਮੋਟੇ ਤੌਰ ਤੇ ਅਸੀਂ ਵੀ ਸੰਸਾਰ ਜਿਵੇਂ ਕਰਦੇ ਹੀ ਹਾਂ ਇਹ ਜਿਹਾ ਹੀ ਬਾਪ ਸਾਡਾ ਹੈ ਉਹਨੂੰ ਵਿਸ਼ਵਾਸ ਚ ਲੈਣਾ ਜੇ ਜੇ ਕਿਸੇ ਨੂੰ ਵਿਸ਼ਵਾਸ ਵਿੱਚ ਲੈਣਾ ਵਿਸ਼ਵਾਸ ਵਿੱਚ ਲਏ ਤੇ ਬਿਨਾ ਉਹਦੀ ਕਿਰਪਾ ਨਹੀਂ ਹੋ ਸਕਦੀ ਜਿਹੜੇ ਬੰਦੇ ਨੂੰ ਅਸੀਂ ਵਿਸ਼ਵਾਸ ਚ ਲੈਣਾ ਉਹਦੇ ਅਨੁਸਾਰ ਚੱਲ ਕੇ ਹੀ ਉਹਨੂੰ ਭਰੋਸੇ ਚ ਲੈ ਸਕਦਾ ਵਰਨਾ ਨਹੀਂ ਲੈ ਸਕਦਾ ਸਵਾਲ ਨਹੀਂ ਪੈਦਾ ਇਸ ਕਰਕੇ ਭਾਣਾ ਮੰਨ ਕੇ ਪਾਣੇ ਵਿੱਚ ਚੱਲ ਕੇ ਹੁਕਮ ਵਿੱਚ ਚੱਲ ਕੇ ਹੀ ਪਰਮੇਸ਼ਰ ਨੂੰ ਵਿਸ਼ਵਾਸ ਚ ਲਿਆ ਜਾ ਸਕਦਾ ਹੈ ਜਦੋਂ ਵਿਸ਼ਵਾਸ ਕਰੂ ਸਾਡੇ ਤੇ ਸਾਡੇ ਤੇ ਤਾਂ ਵਿਸ਼ਵਾਸ ਕਰੂ ਜੇ ਅਸੀਂ ਉਹਨਾਂ ਗੱਲਾਂ ਤੇ ਵਿਸ਼ਵਾਸ ਕਰਾਂਗੇ ਵੀ ਉਹਦੇ ਪਾਣੇ ਨਾਲੇ ਸਭ ਕੁਝ ਹੁੰਦਾ ਹੈ ਉਹਨਾਂ ਗੱਲਾਂ ਤੇ ਸਾਨੂੰ ਵਿਸ਼ਵਾਸ ਨਹੀਂ ਉਹਨੂੰ ਸਾਡੇ ਤੇ ਕਿਵੇਂ ਹੋ ਜਾਏ ਪਹਿਲਾ ਵਿਸ਼ਵਾਸ ਸਾਨੂੰ ਹੁਣ ਉਹਨੂੰ ਬਾਅਦ ਚ ਪਹਿਲਾ ਅਚਾਨਕ ਕੈਦੀ ਦਾ ਬਦਲ ਜੇ ਅਚਾਨਕ ਉਹਦਾ ਬਦਲ ਗਿਆ ਠੀਕ ਹੋ ਗਿਆ ਕੋਈ ਇਤਰਾਜ਼ ਨਹੀਂ ਗਵਰਨਮੈਂਟ ਨੇ ਛੱਡ ਦੇਣਾ ਉਹਨਾਂ ਨੂੰ ਉੱਥੇ ਜ਼ਰੂਰੀ ਰੋਟੀਆਂ ਖਵਾਉਣੀਆਂ ਨੇ ਉਹਦੇ ਉਹਦੀ ਚਿੰਤਾ ਦੇਖੋ ਚਿੰਤਾ ਉਹਦੀ ਖਾਮ ਖਾਦੀ ਜ਼ਰੂਰ ਪਾਲਣੀ ਉਹਨਾਂ ਨੇ ਸਰਬ ਕੀ ਚਿੰਤਾ ਜਿਸ ਮਨ ਮਾਇਆ ਪਰਮੇਸ਼ਰ ਨੂੰ ਸਾਡੀ ਸਾਰਿਆਂ ਦੀ ਚਿੰਤਾ ਜੇ 10 ਵੀ ਆਪਣੇ ਚਿੰਤਾ ਤੋਂ ਮੁਕਤ ਕਰਦੇ ਨੇ ਉਹਨੂੰ ਉਹ ਤਾਂ ਫਾਇਦਾ ਹੀ ਹੈ ਨਾਲ ਨਦਰੀ ਪਾਈ ਹੈ ਨਾਲ ਕਹਿੰਦਾ ਨਦਰੀ ਕਿਰਪਾ ਨਾਲ ਪ੍ਰਾਪਤੀ ਹੈ ਹੁਣ ਕਿਰਪਾ ਹਾਸਲ ਕਿਵੇਂ ਕਰਨੀ ਹੈ ਉਹ ਖੁਸ਼ ਕਿਵੇਂ ਕਰਨਾ ਹੈ ਕੋਈ ਵੀ ਆਦਮੀ ਖੁਸ਼ ਹੁੰਦਾ ਉਹਦੀ ਰਜ਼ਾ ਚ ਚੱਲ ਕੇ ਨੌਕਰ ਹੈ ਮਾਲਕ ਦੀ ਰਜ਼ਾ ਚੱਲਦਾ ਮਾਲਕ ਉਹ ਤੇ ਬੜਾ ਖੁਸ਼ ਹੈ ਪਿਓ ਹੈ ਪੁੱਤ ਹੈ ਇਸਤਰੀ ਹੈ ਪੁਰਸ਼ ਹੈ ਇਸਤਰੀ ਰਜ਼ਾ ਵਿੱਚ ਚੱਲਦੀ ਹੈ ਪਤੀ ਖੁਸ਼ ਹੈ ਜੇ ਰਜ਼ਾ ਵਿੱਚ ਨਹੀਂ ਚੱਲਦੀ ਜੇ ਤਲਾਕ ਨਹੀਂ ਹੋਊ ਤਾਂ ਖਟਪਟੀ ਦਾ ਰੋਇਆ ਰਹੂ ਨਾ ਜ਼ਿੰਦਗੀ ਦਾ ਵਧੀਆ ਨਹੀਂ ਰਹੂ ਨਾ ਵਿੱਚ ਕਲੇਸ਼ ਦਾ ਰੋਜਨ ਕੂੜੀ ਕੂੜਾ ਠੀਸ ਬਾਕੀ ਜਿਹੜੇ ਕੂੜੀ ਹੈ ਕੂੜ ਗਿਆਨ ਹੈ ਕੂੜੀ ਭਗਤੀ ਹੈ ਦਿਖਾਵੇ ਦੀ ਭਗਤੀ ਹੈ ਸੱਚ ਭਗਤੀ ਤਾਂ ਉਹ ਹੈ ਜਿਹਦੇ ਨਾਲ ਮਨ ਨੂੰ ਤਸੱਲੀ ਹੋਵੇ ਵੀ ਹਾਂ ਭਗਤੀ ਹੈ ਮੈਨੂੰ ਕੁਝ ਮਿਲ ਗਿਆ ਪਤਾ ਨਹੀਂ ਲੱਗਦਾ ਮੈਨੂੰ ਕੁਝ ਮਿਲ ਗਿਆ ਸਭ ਨੂੰ ਪਤਾ ਲੱਗਦਾ ਉੱਥੇ ਅੰਮ੍ਰਿਤਸਰ ਮੈਂ ਦੱਸਿਆ ਸੀ ਨਾ ਬੰਦਾ ਬਜ਼ੁਰਗ ਸੀ 87 ਸਾਲ ਦੀ ਉਮਰ ਗੱਲਾਂ ਸੁਣਦੇ ਰਹੇ ਦੋ ਤਿੰਨ ਘੰਟੇ ਬੜੇ ਖੁਸ਼ ਹੋਏ ਮੈਨੂੰ ਕਹਿੰਦਾ ਹੁਣ ਤੁਸੀਂ ਨਾਮ ਜਪੋ ਮੈਂ ਕਿਹਾ ਜੋਗੀ ਉਹ ਕੀ ਹੁੰਦਾ ਬਈ ਜਿਹੜਾ ਨਾਮ ਜਪਣਾ ਹੁੰਦਾ ਕੀ ਹੈ ਕਿਵੇਂ ਜਪੀਦਾ ਨਾਲੇ ਮੈਂ ਦੱਸਿਆ ਵੀ ਨਾਮ ਕੀ ਹੁੰਦਾ ਹੈ ਨਾਮ ਜਪਣ ਨੂੰ ਕੀ ਕਹਿੰਦੀ ਹੈ ਬਾਣੀ 2 ਘੰਟੇ ਇਸੇ ਗੱਲ ਤੇ ਬੋਲ ਕੇ ਮੈਨੂੰ ਕਹਿੰਦਾ ਨਾਮ ਜਪੋ ਹੁਣ ਤੁਸੀਂ ਉਹ ਕੀ ਹੁੰਦਾ ਨਾਮ ਤੁਹਾਨੂੰ ਨਹੀਂ ਪਤਾ ਮਗਾ ਮੈਂ ਤਾਂ ਹੁਣ ਤਾਂ ਦੱਸਿਆ ਇਹ ਹੈ ਵੀ ਨਾਮ ਕੀ ਹੁੰਦਾ ਕਿਵੇਂ ਜਪੀਦਾ ਤੇਰੇ ਵਾਲਾ ਦੱਸ ਤੂੰ ਕਿਹਨੂੰ ਕਹਿੰਦਾ ਨਾਮ ਤੂੰ ਆਪਣੇ ਵਾਲਾ ਦੱਸ ਹੁਣ ਮੈਨੂੰ ਆਈ ਵਾਹਿਗੁਰੂ ਵਾਹਿਗੁਰੂ ਅੱਛਾ ਇਹ ਵੀ ਨਾਮ ਹੁੰਦਾ ਹਾਂ ਹੁੰਦਾ ਨਹੀਂ ਤੁਹਾਨੂੰ ਨਹੀਂ ਪਤਾ ਨਾ ਮਗਾ ਮੈਂ ਸੁਣਿਆ ਹੋਇਆ ਹੁੰਦਾ ਨਾ ਪਰ ਤੁਸੀਂ ਜਪਿਆ ਕਦੇ ਇਹ ਮੈਂ ਜਪਿਆ ਕਿੰਨਾ ਚਿਰ ਹੋ ਗਿਆ ਕਹਿੰਦੇ ਮੈਨੂੰ 60 ਸਾਲ ਹੋ ਗਏ ਮੈਂ ਕੁਝ ਮਿਲਿਆ ਕਹਿੰਦਾ ਨਹੀਂ ਮਿਲਿਆ ਤਾਂ ਕੁਝ ਨਹੀਂ ਜੇ ਮਿਲਿਆ ਹੀ ਨਹੀਂ ਤੈਨੂੰ 60 ਸਾਲ 'ਚ ਕੁਝ ਜੇ ਮਿਲਿਆ ਤਾਂ ਦਿਖਾ ਮੈਂ ਜੋ ਜਪਿਆ ਤੈਨੂੰ 3 ਘੰਟੇ 2.5 ਘੰਟੇ ਕੇ ਬੋਲ ਕੇ ਦੱਸ ਦਿੱਤਾ ਦਿਖਾਤਾ ਮਿਲਣਾ ਕੀਆ ਗਿਆਨ ਮਿਲਣਾ ਆਤਮ ਗਿਆਨ ਉਹ ਦਿਖਾਤਾ ਤੈਨੂੰ ਪੱਤੇ ਵੀ ਆ ਮਿਲਿਆ ਮੈਨੂੰ ਭਗਤਾਂ ਨੇ ਉਹੀ ਕੁਝ ਦਿਖਾਇਆ ਬੋਲ ਕੇ ਉਹੀ ਦੱਸਿਆ ਤੁਹਾਨੂੰ ਦਿਖਾਇਆ ਜੋ ਜਪਿਆ ਉਹਨਾਂ ਨੇ ਤਾਂ ਕਿ ਜੇ ਗਿਆਨ ਤਹਿ ਧਰਮ ਹੈ ਤਰੂ ਗਿਆਨ ਦਾ ਹੀ ਦੂਆ ਨਾਮ ਹੈ ਗਿਆਨ ਕੀ ਆਤਮ ਗਿਆਨ ਆਤਮਾ ਬਾਰੇ ਤੂੰ ਦੱਸ ਮੈਨੂੰ ਆਤਮਾ ਕੀ ਹੁੰਦੀ ਹੈ ਪ੍ਰਾਤਮਾ ਕੀ ਹੁੰਦੀ ਹੈ ਦੋ ਇੱਕ ਕਿਵੇਂ ਬਣਦੀਆਂ ਨੇ ਛਟਕਾਰਾ ਕਿਵੇਂ ਹੋਊਗਾ ਛੁੱਟਣ ਦੀ ਵਿਧ ਕੀ ਹੈ ਇਹ ਸਾਰੀ ਗੱਲ ਸਮਝਾ ਦੇ ਗੁਰਬਾਣੀ 'ਚ ਲਿਖੀ ਹੋਈ ਹੈ ਫਿਰ ਇੱਕ ਪੰਕਤੀ ਲੈ ਲੈ ਚਲੋ ਗੁਰ ਕੀ ਮਤ ਤੂੰ ਲੈ ਹੋਇਆ ਨੇ ਭਗਤ ਬਿਨਾ ਬਹੁ ਡੁੱਬੇ ਸਨ ਇਹ ਤਾਂ ਪੰਕਤੀ ਮਗਾ ਤਾਂ ਪੜੀ ਹੈ ਕਹਿੰਦਾ ਪੜੀ ਹੈ ਫਿਰ ਇਹਦੇ ਅਰਥ ਕੀ ਨੇ ਕਹਿੰਦੇ ਨੇ ਗੁਰ ਕੀ ਮਤ ਲਾਓ ਮੈਂ ਕਿੱਥੋਂ ਲਈਏ ਗੁਰ ਕੀ ਮਤ ਗੁਰਬਾਣੀ ਚੋਂ ਗੁਰਬਾਣੀ ਗੁਰ ਕੀ ਮਤ ਹੀ ਹੈ ਤੈਂ ਆਮਤ ਕਿੱਥੋਂ ਲਈ ਹੈ ਵੈਗਰੂ ਵੈਗਰੂ ਗੁਰਬਾਣੀ ਚੋਂ ਲਈਆ ਕਿਤੇ ਹੋਰ ਲਈਆ ਉਹ ਗੁਰਦਾਸ ਦੀ 12 ਚੋਂ ਫਿਰ ਗੁਰੂ ਦਾ ਤੇਰਾ ਉਹ ਹੋਇਆ ਇਹ ਗੁਰਦਾਸ ਦੀ ਮਾਤਾ ਗੁਰ ਕੀ ਮਾਤ ਨਹੀਂ ਹੈ ਤੇਰੇ ਕੋਲ ਉਹ ਵੀ ਗੁਰਦਾਸ ਕੋ ਡੁਪਲੀਕੇਟ ਹੈ ਅਸਲੀ ਗੁਰਦਾਸ ਨਹੀਂ ਹੈ ਉਹ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਕਹਿੰਦੇ ਨੇ ਚਾਰ ਗੁਰਦਾਸ ਨੇ ਖਬਰਾਂ ਕਿਹੜਾ ਜਾ ਜੋ ਦੋ ਨੇ ਕਿ ਤਿੰਨ ਨੇ ਅਸਲੀ ਨਹੀਂ ਹੈ ਉਹ ਗੁਰਦਾਸ ਅਗਲੀ ਹੁੰਦਾ ਗੁਰਕੀ ਮਤ ਨਾਲ ਹੁੰਦਾ ਗੁਰਦਾਸ ਉਹਨੂੰ ਗੁਰਕੀ ਮਤ ਦੀ ਸਮਝ ਸੀ ਉਹ ਉਲਟੀ ਮਤ ਨਹੀਂ ਦੇ ਸਕਦਾ ਤੈਨੂੰ ਕਿਸੇ ਨੂੰ ਭਾਈ ਗੁਰਦਾਸ ਉਲਟੀ ਮਤ ਨਹੀਂ ਦੇ ਸਕਦਾ ਕਿਸੇ ਤਾਂ ਗੁਰ ਗੁਰੂ ਦਾ ਸਿੱਖ ਸਿੱਖ ਉਹਨੂੰ ਭਾਈ ਦਾ ਖਤਾਬ ਮਿਲਿਆ ਉਲਟੀ ਮਤ ਕਿਵੇਂ ਦੇ ਤੂੰ ਉਹ ਤਾਂ ਬਾਰਾ ਉਲਟੀ ਮਤ ਹੈ ਗੁਰਮਤ ਨੂੰ ਉਹ ਤਾਂ ਗੁਰਨਾਥ ਨੂੰ ਕਹਿੰਦੇ ਰੇਤਾ ਕਾ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਤਾਂ ਗੁਰਨਾਥ ਨਾਨਕ ਦੇ ਬਾਰੇ ਕਹਿੰਦੀ ਹੈ ਭਾਈ ਗੁਰਦਾਸ ਕਹਿੰਦਾ ਭਾਈ ਭਾਰੀ ਕਰੀ ਤਪੱਸਿਆ ਬੜੇ ਭਾਗਾਰ ਸੋ ਬਣਾਈ ਕਿੱਥੇ ਕਰੀ ਤਪੱਸਿਆ ਕਰੋ ਜਗ੍ਹਾ ਦੱਸੋ ਜਿੱਥੇ ਰੋਡ ਵਿਛਾਇਆ ਸੀ ਉਹ ਕਿਹੜੀ ਜਗ੍ਹਾ ਸੀ ਦੱਸੇ ਕਿੱਥੇ ਤੇ ਨਿਰਾਈ ਝੂਠਿਆ ਦਾ ਤਾਂ ਲਾਂਝਣ ਲਾਏ ਹੋਏ ਨੇ ਉੱਤੇ ਲੋਕਾਂ ਨਾਲ ਦੀ ਬੇਇੱਜ਼ਤੀ ਕੀਤੀ ਹੋਈ ਹੈ ਕਿਹਨੇ ਕਰਾਈ ਹੈ ਇਹਨਾਂ ਨੇ ਸਾਦਾ ਨੇ ਕਰਾਈ ਸਾਦਾ ਨੇ ਲਗਾਈ ਹੈ ਜਗ੍ਹਾ ਤੇ ਸਾਧ ਆਪ ਰੇ ਤੱਕ ਖਾਂਦੇ ਸੀ ਭਾਈ ਜੋਗੀ ਨੇ ਇਹਨਾਂ ਜੋ ਖਾਂਦੇ ਸੀ ਵਿਚਲ ਖਾਤੀ ਜਿਹਨੂੰ ਗੁਰਬਾਣੀ ਚ ਅਸਾਂ ਦੀ ਵਾਰ ਕੀ ਲਿਖਿਆ ਅਲਮਲ ਖਾਈ ਸਿਰ ਛਾਈ ਭਾਈ ਜਿਹੜੇ ਸਿਰ ਸਵਾਪ ਆਉਂਦੇ ਨੇ ਖਾਂਦੇ ਨੇ ਜੋਗੀ ਮੈਂ ਕਹਤਾ ਨਾ ਜੋਗੀ ਕਿੱਥੋਂ ਆਇਆ ਹੈ ਮੈਂ ਕਿੱਥੋਂ ਕਹਤਾ ਜੋਗੀ ਲਿਖਿਆ ਹੋਇਆ ਸਦੀ ਵਾਰ ਚ ਅਲਮਲ ਖਾਈ ਸੱਚਾਈ ਪਾਈ ਮੂਰਖਾਂ ਦੇ ਪੱਤ ਗਵਾਈ ਉਹ ਗੁਰੂ ਨਾਨਕ ਨਾਲ ਜੋੜਤੀ ਇਹ ਗੱਲ ਜਿਹੜਾ ਇਹ ਕਹਿ ਰਿਹਾ ਗੁਰਬਾਣੀ ਜੋ ਇਹ ਲਿਖਿਆ ਉਹਨਾਂ ਨੇ ਗੁਰੂ ਨਾਨਕ ਨੇ ਕਿਹਾ ਉਹ ਵੀ ਇਹੀ ਕਰਦਾ ਸੀ ਇਹ ਗੁਰਦਾਸ ਜੀ ਬਾਰੇ ਭਾਈ ਗੁਰਦਾਸ ਜੀ ਮੇਰੇ ਕੋਈ ਗੱਲ ਇਹ ਕੌਣ ਲੋਕ ਨੇ ਜਿਹੜੇ ਕੁਝ ਕਰ ਰਹੇ ਨੇ ਇਹਨਾਂ ਦੀ ਬੈਕਗ੍ਰਾਉਂਡ ਦਾ ਪਤਾ ਹੈ ਇਹ ਉਹ ਹੀ ਨੇ ਜਿਹੜੇ ਮੂਰਤੀਆਂ ਇਹਨਾਂ ਦੀ ਵਜ੍ਹਾ ਨਾਲ ਹੋਈਆਂ ਸੀ ਜਿਹੜੇ ਨੇ ਵਿਰੋਧ ਕੀਤਾ ਸੀ ਬਾਬੂ ਤੇ ਜਸੋ ਦੇ ਚੱਲੇ ਨੇ ਸਾਰੇ ਬਾਬੂ ਦੀ ਟੋਲਾ ਹੈ ਸਿੱਖਣੀਆਂ ਬਾਬੂਆਂ ਦਾ ਟੋਲਾ ਹੈ ਕੁੜੀ ਕੁੜੀ ਕੁੜੀ ਕੁੜੀ ਕੂੜੀ ਕੂੜੇ ਠੀਕ ਜਿਹੜੇ ਕੂੜੀ ਨੇ ਕੂੜੇ ਨੇ ਝੂਠੇ ਨੇ ਸਿੱਖਵਾਦ ਦੇ ਵਿੱਚ ਵੀ ਝੂਠ ਚੱਲਦਾ ਅਨਸਾਰਾਂ ਦਾ ਝੂਠ ਹੈ ਉਹਨਾਂ ਨੂੰ ਬੜੀ ਠੀਸ ਪਹੁੰਚਣੀ ਹੈ ਉਹਨਾਂ ਨੂੰ ਬਾਹਰ ਮਾਰਨੇ ਚੱਕ ਕੇ ਉਹਨਾਂ ਨੇ ਖੋਟਿਆਂ ਨੂੰ ਜਦ ਖੋਟੇ ਬਾਹਰ ਸੁੱਟਣੇ ਨੇ ਚੱਕ ਕੇ ਠੇਸ ਪਹੁੰਚਣੀ ਹੈ ਫਿਰ ਠੇਸ ਜਦ ਪਹੁੰਚੂਗੀ ਜਦ ਖੋਟੇ ਸਾਬਤ ਹੋ ਜਾਊਗਾ ਖੋਟੇ ਸਿੱਟੀਆਂ ਨਾ ਬਹੁਤ ਬਹੁਤ ਖਰੇ ਖਜ਼ਾਨੇ ਪਾਈ ਖਰੇ ਖਜ਼ਾਨੇ 'ਚ ਪੈ ਜਾਣਗੇ ਖੋਟੇ ਬਾਹਰ ਸੁੱਟ ਕੇ ਮਾਰਨਗੇ ਫਿਰ ਪਤਾ ਲੱਗੂ ਵੀ ਅਸੀਂ ਖੋਟੇ ਹਾਂ ਫਿਰ ਪਛਤਾਵਾ ਹੋਊਗਾ